मारू महला पहला काचे साहिब सिरजन हारे जिन धर चक्र धरे विचारे आपे करता करी करी वेखै साचा वे परवाह है ਮਹਾਰਾਜ ਜਿਹੜਾ ਸਰਜਣਹਾਰ ਹੈ ਨਾ ਅੰਤਰਾਤਮਾ ਸੱਚਾ ਸਹਿਬ ਹੈ ਤੇ ਆਪਣਾ ਧਿਆਨ ਸਿਰਜਦਾ ਮਾਇਆ ਦੇ ਵਿੱਚ ਧਿਆਨ ਲਾ ਕੇ ਆ ਸਰੀਰ ਸਿਰਜਦਾ ਫਿਰ ਆਪਣਾ ਕੱਪੜਾ ਸਿਰਜਦਾ ਆਪ ਸਾਚੇ ਸਾਹਿਬ ਸਿਰਜਣ ਹਾਰੇ ਜਿਨ ਪਰ ਚੱਕਰ ਜੰਮਣ ਵਾਲ ਦਾ ਗੇੜ ਜਿਹਨੂੰ ਜੰਮਣ ਵਾਲ ਦਾ ਗੇੜ ਕਹਿੰਦੇ ਨੇ ਨਾ ਚੱਕਰ ਇਹ ਜਿ ਪਿਆ ਚੱਕਰ ਧਾਰਨ ਕੀਤਾ ਜੀ ਨੇ ਦਾ ਜਿਹੜਾ ਉਹਦਾ ਚੱਕਰ ਹੈ ਕਰੇ ਵਿਚਾਰੇ ਚੱਕਰ ਧਾਰਨ ਕਰਕੇ ਔਰ ਵਿਚਾਰਦਾ ਵੀ ਹੈ ਜੋ ਨਿਕਲਣ ਬਾਹਰ ਚੱਕਰ ਚੋਂ ਚੱਕਰ ਚੋਂ ਬਾਹਰ ਨਿਕਲਣ ਦੀ ਵਿਚਾਰ ਵੀ ਰੱਖਦਾ ਔਰ ਚੱਕਰ ਧਾਰਨ ਵੀ ਕੀਤਾ ਇਹ ਜੂਨਾ 'ਚ ਪਿਆ ਵੀ ਹੈ ਆਪਣੇ ਆਪ ਨੂੰ ਪਾਇਆ ਵੀ ਹੈ ਜੂਨਾ ਦੇ ਵਿੱਚ ਤੇਰੇ ਭਵਨ ਦੇ ਵਿੱਚ ਤੇ ਬਾਹਰ ਵੀ ਦਾ ਵਿਚਾਰ ਰੱਖਦਾ ਕਦੋਂ ਮੈਂ ਬਾਹਰ ਨਿਕਲਣਾ ਤਦ ਆਵੇ ਨਾਨਕ ਬਾਰੀ ਬਾਰੇ ਵੀ ਵਿਚਾਰ ਰੱਖਦਾ ਹੈ ਪ੍ਰੋਫੈਸਰ ਸਾਹਿਬ ਸਿੰਘ हे ਸਦਾ ਸਥਿਰ ਰਹਿਣ ਵਾਲੇ ਮਾਲਕ ਹੈ ਜਗਤ ਦੇ ਰਚਨਹਾਰ ਜਿਸ ਤੈਨੇ ਧਰਤੀ ਦੇ ਚੱਕਰ ਬਣਾਏ ਹਨ ਤੂੰ ਆਪ ਹੀ ਸੋਚ ਵਿਚਾਰ ਕੇ ਆਪੋ ਆਪਣੇ ਥਾਂ ਟਿਕਾਏ ਹਨ ਜਿਸ ਤੈਨੇ ਧਰਤੀ ਦੇ ਚੱਕਰ ਬਣਾਏ ਹਨ ਕਿਹੜੇ ਚੱਕਰ ਬਣਾਉਣੇ ਧਰਤੀ ਕਿਹੜੀ ਧਰਤੀ ਸਰਜਣ ਵਾਲੇ ਉਹਨੂੰ ਰਚਣ ਵਾਲੇ ਕਹਤਾ ਇਹਨੂੰ ਫਿਰ ਤਾਰ ਆਪ ਹੀ ਜਗਤ ਰਚ ਰਚ ਕੇ ਸੰਭਾਲ ਕਰਦਾ ਹੈ ਉਹ ਸਦਾ ਕਾਇਮ ਰਹਿਣ ਵਾਲਾ ਹੈ ਉਹ ਬੇਫਿਕਰ ਹੈ ਇੱਕ ਕਰਤਾ ਇੱਕ ਕਰਤਾ ਪੁਰਖ ਹੁੰਦਾ ਕਰਤਾ ਪੁਰਖ ਹਰ ਕਰਤੇ ਦੇ ਵਿੱਚ ਫਰਕ ਇਹਨਾਂ ਨੂੰ ਨਹੀਂ ਪਤਾ ਨਾ ਇਹਨਾਂ ਨੂੰ ਸਰਜਣ ਵਾਲੇ ਰਚਣ ਵਾਲੇ ਦੇ ਫਰਕ ਦਾ ਪਤਾ ਰਚਣ ਵਾਲਾ ਮਾਨਾ ਜਿਹੜਾ ਮਾਇਆ ਚ ਰਚਦੇ ਹੈ ਆਪ ਉਹ ਮਨ ਹੁੰਦਾ ਜਿਹੜਾ ਹਰ ਹਮੇਸ਼ਾ ਰਹਿੰਦਾ ਹਰ ਹਮੇਸ਼ਾ ਨਹੀਂ ਰਹਿੰਦਾ ਪਰ ਪੰਡ ਪਿੰਡ ਤੈ ਨਹੀਂ ਜਿੱਥੇ ਬਰਪੰਡ ਪਿੰਡ ਨਾ ਹੋਵੇ ਜਿੱਥੇ ਮਾਇਆ ਨਾ ਹੋਵੇ ਸ਼ਕੀਰ ਹੋਵੇ ਰਚਣਹਾਰ ਹਾਰਤਾ ਨਹੀਂ ਉੱਥੇ ਹਾਰ ਵੀ ਨਹੀਂ ਹੁੰਦਾ ਮਨ ਵੀ ਨਹੀਂ ਹੁੰਦਾ ਰਚਣਹਾਰ ਤਾਂ ਹੁੰਦਾ ਨਹੀਂ ਹਾਰ ਹਮੇਸ਼ਾ ਹੁੰਦਾ ਹਾਰ ਨਹੀਂ ਹੁੰਦਾ ਹਮੇਸ਼ਾ ਹਾਰ ਹਮੇਸ਼ਾ ਹੁੰਦਾ ਇਹਨਾਂ ਨੂੰ ਰਚਨ ਹਾਰ ਦਾ ਹੀ ਨਹੀਂ ਪਤਾ ਸਵਾਲ ਕਿਵੇਂ ਠੀਕ ਆ ਜੂਗਾ ਇਹਨਾਂ ਦਾ ਇਹਨਾਂ ਨੇ ਢੋਏ ਨੇ ਹਾਰੇ ਦੇ ਪੱਥਰ ਮੰਨਦੇ ਨੇ ਮੂਰਤੀ ਮੰਨਦੇ ਨੇ ਨੂੰ ਪਰਮੇਸ਼ਰ ਹੈਗਾ ਪੱਥਰ ਜਹ ਬਰਪੰਡ ਪਿੰਡ ਤੈ ਨਾਹੀ ਰਚਨਹਾਰ ਤੈ ਨਾਹੀ ਇੱਥੋਂ ਪਤਾ ਲੱਗਦਾ ਵੀ ਰਚਨਹਾਰ ਔਰ ਸਿਰਜਣਹਾਰ ਦਾ ਕੀ ਫਰਕ ਹੈ ਭਾਵੇਂ ਰਚਨਹਾਰ ਚੇਤਨ ਹੈ ਰਚਨਹਾਰ ਤੇ ਅਨੂ ਕਹਿੰਦੇ ਨੇ ਧਿਆਨ ਨਹੀਂ ਹੁੰਦਾ ਉੱਥੇ ਧਿਆਨ ਗੁਪਤ ਹੁੰਦਾ ਉੱਥੇ ਸੁਣਨ ਸਮਾਦ ਹੁੰਦਾ ਜਾਂ ਰਚਨਾ ਨਹੀਂ ਤਾਂ ਸੁਣਨ ਸਮਾਦ ਹੁੰਦਾ ਧਿਆਨ ਬਾਹਰ ਨਹੀਂ ਹੁੰਦਾ ਧਿਆਨ ਅੰਤਰਮੁਖੀ ਹੁੰਦਾ ਧਿਆਨ ਗੁਪਤ ਹੁੰਦਾ ਪ੍ਰਗਟ ਧਿਆਨ ਨਹੀਂ ਹੁੰਦਾ ਆਪਣਾ ਧਿਆਨ ਪ੍ਰਗਟ ਕਰਨ ਵਾਲਾ ਨੂੰ ਸਿਰਜਣਹਾਰ ਕਿਹਾ ਯੁਗ ਛੱਤੀ ਗੁਬਾਰ ਕਰ ਵਰਤਿਆ ਸੁਨਾ ਹਰ ਉੱਥੇ ਵੇਦ ਪੁਰਾਣ ਨਾ ਸਾਸਤਾ ਆਪੇ ਹਰੀ ਨਰ ਹਰੀ ਕਥਾ ਤਾਂ ਉੱਥੇ ਉਹਨੂੰ ਸੁਣਾਉਣੀ ਹੈ ਜੇ ਕੋਈ ਸੁਣਨ ਵਾਲਾ ਹੋਵੇ ਜੇ ਉੱਥੇ ਸੁਣਨ ਵਾਲਾ ਹੀ ਕੋਈ ਨਹੀਂ ਕੰਨ ਕਿਸੇ ਦੇ ਨਹੀਂ ਮਾਇਆ ਹੋਈ ਨਹੀਂ ਡਿਵੈਲਪਮੈਂਟ ਨਹੀਂ ਹੈ ਉੱਥੇ ਉੱਥੇ ਤੱਕ ਬੇਦ ਪੜਾਉਣ ਦਾ ਕੀ ਮਤਲਬ ਕਥਾ ਦਾ ਕੀ ਮਤਲਬ ਠੀਕ ਹੈ ਤਾਂ ਉਹ ਜਿਹੜੀ ਸੁਨਣਾ ਹਰ ਅਵਸਥਾ ਹੈਗੀ ਹੈ ਉਸ ਸਮੇਂ ਫਿਰ ਵਰਪੰਡ ਨਹੀਂ ਹੈ ਹਾਂਜੀ ਹਾਂ ਵਰਪੰਡ ਨਹੀਂ ਤਾਂ ਪਿੰਡ ਵੀ ਹੈ ਜੀ ਧਿਆਨ ਬਾਹਰਮੁਖੀ ਹੈ ਜੀ ਕਿਸੇ ਦਾ ਨਾ ਪਿੰਡ ਜਿਹੜਾ ਹੈ ਰਚਨਹਾਰ ਵੀ ਹੈ ਜੀ ਰਚਨਹਾਰ ਜਿਹੜਾ ਧਿਆਨ ਰੱਖਦਾ ਇੱਕ ਤਾਂ ਬ੍ਰਿਕੀ ਦਾ ਪਤਾ ਲੱਗਦਾ ਤੇ ਬਾਣ ਦੀ ਖਲ ਹੈਗੀ ਹੁਣ रचनहार और ਸਿਰਜਣ अलग ਲਗ ਨਹੀਂ होए ਆਪੇ ਕਰਤਾ ਕਰ ਕਰ ਵੇਖਾ ਹੈ ਕਿ ਕਰਤਾ ਕਰਤਾ ਪੁਰਖ ਨਹੀਂ ਹੈ ਕਰਤਾ ਜ਼ਰੂਰ ਹੈ ਆਪੇ ਕਰਤਾ ਕਰ ਕਰ ਵੇਖਾ ਹੈ ਸਾਚਾ ਬੇਪਰਵਾਹ ਹੈ ਦੇਖਦਾ ਵੀ ਹੈ ਆਪਣੇ ਮਨ ਵਾਲਾ ਬੁੱਧੀ ਵੱਲ ਧਿਆਨ ਵੀ ਰੱਖਦਾ ਹੈ ਸਾਚਾ ਬੇਪਰਵਾਹ ਹੈ ਪਰ ਉਹਨਾਂ ਦੀਆਂ ਜਿਹੜੀਆਂ ਗਲਤੀਆਂ ਨੇ ਉਹ ਚਿਤਾਰਦਾ ਨਹੀਂ ਹੈ ਉਹਨਾਂ ਦੀਆਂ ਗਲਤੀਆਂ ਨੂੰ ਬੇਪਰਵਾਹੀ ਨਾਲ ਮਾਫ ਕਰ ਦਿੰਦਾ ਹੈ ਗੁੱਸਾ ਨਹੀਂ ਕਰਦਾ ਹਾਂਜੀ ਇਹ ਧਰ ਦੇ ਅਰਥਕ ਧਰਤੀ ਕਰਦੇ ਆ ਧਰੇ ਦੇ ਅਰਥ ਟਿਕਾਏ ਕਰਦੇ ਆ ਪ੍ਰੋਫੈਸਰ ਸਾਹਿਬ ਸਿੰਘ ਇਹ ਸਦਾ ਸਥਿਰ ਰਹਿਣ ਵਾਲੇ ਮਾਲਕ ਇਹ ਜਗਤ ਦੇ ਰਚਣਹਾਰ ਇਹ ਸਿਰਜਣਹਾਰ ਨੂੰ ਰਚਣਹਾਰ ਵੀ ਕਹਿ ਦਿੰਨੇ ਦੇਖੋ ਆਦ ਸੱਚ ਹੈ ਇਹ ਸੱਚ ਹੈ ਕੰਨਾ ਲੱਗਿਆ ਹੋਇਆ ਨਾਲ ਉਹ ਸੱਚ ਹੈ ਸੱਚ ਔਰ ਸਾਚੇ ਦੇ ਫਰਕ ਦਾ ਇਹਨਾਂ ਨੂੰ ਪਤਾ ਨਹੀਂ ਸਿਰਜਣ ਵਾਲੇ ਰਚਣ ਵਾਲੇ ਦੇ ਫਰਕ ਦਾ ਇਹਨਾਂ ਨੂੰ ਪਤਾ ਨਹੀਂ ਤਾਂ ਇਹ ਬ੍ਰਹਮ ਦੇ ਤੋਂ ਪ੍ਰਮਾਤਮਾ ਕਹੀ ਜਾਂਦੇ ਨੇ ਪੂਰਨ ਬ੍ਰਹਮ ਦਾ ਇਹਨਾਂ ਨੂੰ ਪਤਾ ਨਹੀਂ ਬ੍ਰਹਮਾ ਬ੍ਰਹਮ ਪੂਰਨ ਬ੍ਰਹਮ ਵਿੱਚ ਕੀ ਫਰਕ ਹੈ ਇਹਨਾਂ ਨੂੰ ਪਤਾ ਨਹੀਂ ਨੂੰ ਕੁਝ ਵੀ ਨਹੀਂ ਪਤਾ ਇਹ ਅਲਪ ਟੱਲੀਆਂ ਮਾਰਦੇ ਨੇ ਹੋਈ ਤੇਰੇ ਚ ਤੀਰ ਮਾਰੇ ਨੇ ਇਹਨਾਂ ਦੇ ਇਹ ਜਿਹੜਾ ਧਾਰ ਧਰਤੀ ਹੈ ਹਿਰਦਾ ਧਰਤੀ ਹੈ ਉਹਨੇ ਹਿਰਦਾ ਹੀ ਪੈਦਾ ਕੀਤਾ ਆਪਣਾ ਹਿਰਦੇ ਦੇ ਵਿੱਚ ਮਾਇਆ ਮੋਹ ਹੈ ਹਿਰਦਾ ਧਰਤੀ ਦੇ ਵਿੱਚ ਨਾਮ ਬੀਜਣਾ ਹਾਂਜੀ हे ਜਗਤ ਦੇ ਰਚਨਹਾਰ ਕਹਿਣਾ ਚਾਹੀਦਾ हे ਜਗਤ ਦੇ ਸਿਰਜਣਹਾਰ ਹੈ ਜੀ ਹਾਂ ਉਹ ਸਿਰਜਣਹਾਰ ਹੈ ਉਹ ਰਚਨਹਾਰ ਕਹਿੰਦਾ ਜਿਸ ਤੈ ਨੇ ਧਰਤੀ ਦੇ ਚੱਕਰ ਬਣਾਏ ਹਨ ਹੁਣ ਚੱਕਰ ਪਤਾ ਨਹੀਂ ਕੀ ਬਣਾਏ ਹਨ ਜੀ ਓਏ ਚੱਕਰ ਬਣਾ ਲੈ ਜੁਗੀਆਂ ਨੇ ਸਰੀਰ ਦੇ ਉੱਤੇ ਉਹੀ ਨਹੀਂ ਤਾਂ ਕਹਿੰਦਾ ਧਰਤੀ ਦੇ ਚੱਕਰ ਬਣਾਏ ਹਨ ਉਹ ਧਰਤੀ ਆਪੇ ਕਹਿੰਦੀਆਂ ਨੇ ਹਿਰਦਾ ਦੀ ਜਾਨ ਦੇ ਧਰ ਤੁਹਾਨੂੰ ਧਰਤੀ ਕਹਤਾ ਇਹਨਾਂ ਨੇ ਉਹ ਧਰਨਾ ਤੂੰ ਆਪ ਹੀ ਸੋਚ ਵਿਚਾਰ ਕੇ ਆਪੋ ਆਪਣੇ ਥਾਂ ਟਿਕਾਏ ਹਨ ਕਰਤਾਰ ਆਪ ਵੀ ਜਗਤ ਰਚ ਰਚ ਕੇ ਸੰਭਾਲ ਕਰਦਾ ਹੈ ਆਏ ਤਾਂ ਕਿਤੇ ਹੈ ਹੀ ਨਹੀਂ ਜੇ ਚੱਕਰ ਧਰੇ ਚੱਕਰ ਧਾਰਨ ਕੀਤੇ ਨੇ ਉਹਨੇ ਚੱਕਰ 'ਚ ਪਿਆ ਆਪਣੇ ਆਪ ਨੂੰ ਚੱਕਰ 'ਚ ਪਾਇਆ ਲਾਈਨ 'ਚ ਲੱਗਿਆ ਉਹ 83 ਲੱਖ ਦੀ ਲਾਈਨ 'ਚ ਲੱਗਿਆ ਇਨ ਧਾਰ ਚੱਕਰ ਧਰੇ ਇਹਦਾ ਕੀ ਅਰਥ ਕਰਾਂਗੇ ਆਪਾਂ ਹਿਰਦੇ ਵਿੱਚ ਚੱਕਰ ਧਾਰਨ ਕੀਤੇ ਨੇ ਮੰਨ ਕੇ ਚੱਲਿਆ ਵੀ ਇੰਨੀਆਂ ਪੌੜੀਆਂ ਮੈਂ ਜੂਨਾ ਭੁਗਤ ਕੇ ਉੱਤੇ ਜਾਣਾ ਆਪੇ ਕਰਤਾ ਕਰ ਕਰ ਵੇਖਿਆ ਇਹ ਆਪੇ ਹੀ ਕਰਤਾ ਜਿਹੜਾ ਆਇਆ ਹੋਇਆ ਪੁਰਖ ਨਹੀਂ ਹੈ ਕਰਤਾ ਹੈ ਜੀ ਕਰਤਾ ਤਾਂ ਹੈ ਆਪੇ ਪੁਰਖ ਨਹੀਂ ਕਰਤਾ ਉਹਦਾ ਤਾਂ ਹੁਣ ਆਇਆ ਨਾ ਆਪੇ ਕਰੇ ਸੋ ਜਿਹੜਾ ਆਪੇ ਕਰੇ ਜੋ ਮੈਂ ਕੀਆ ਸੋ ਮੈਂ ਪਾਇਆ ਕਰਤਾ ਆਪੇ ਨਾ ਹੋਇਆ ਹੈ ਠੀਕ ਹੈ ਹਾਂ ਕਰਤਾ ਪੁਰਖ ਨਹੀਂ ਹੈ ਕਰਤਾ ਕਿਉਂਕਿ ਬ੍ਰਹਮ ਹੈ ਇਹਦਾ ਬਿਮਾਰ ਵਾਲਾ ਰਾਮ ਹੈ ਜਿਹਨੂੰ ਬਿਮਾਰੀ ਲੱਗੀ ਹੋਈ ਹੈ ਉਹ ਦਵਾਈ ਤਾਂ ਆਪੇ ਲੈਣੀ ਹੈ ਨਾ ਜੇ ਦਵਾਈ ਨਹੀਂ ਲਊਗਾ ਡੋਲ ਦੂਗਾ ਡਾਕਟਰ ਦੀ ਅੱਖ ਬਚਾ ਕੇ ਫਿਰ ਤਾਂ ਇਹਨਾਂ ਨਾਲ ਬਣਨੀ ਹਾਂਜੀ ਠੀਕ ਹੈ ਵੇਖੀ ਵੇਖੀ ਜੰਤੂ ਪਾਏ ਦੋਏ ਬੰਦੀ ਦੋਏ ਰਾਹ ਚਲਾਏ ਗੁਰਪੂਰੇ ਬਿਨ ਮੁਕਤੀ ਨਾ ਹੋਈ ਸੱਚ ਨਾਮ ਜਪ ਲਾਹਾ ਹੈ ਐ ਭਾਂਤ ਭਾਂਤ ਦੇ ਜਿਹੜੇ ਸਰੀਰ ਪੈਦਾ ਕੀਤੇ ਨੇ ਨੇ ਆਪੇ ਕੀਤੇ ਨੇ ਆਪਣੇ ਵਾਸਤੇ ਜਿਹਨੂੰ ਗੜ ਗੜੇ ਉਸ ਗੜ ਮੇ ਪਾਵਾ ਜਿਹਨੇ ਕਹਿੰਦੇ ਬਣਾਇਆ ਸੀ ਨਾ ਸਰੀਰ ਉਹ ਗੜ ਦੇ ਵਿੱਚ ਹੀ ਸੀ ਚੂਹਾ ਨੇ ਖੱਡ ਪੁੱਟੀ ਸੀ ਆਪਣੇ ਵਾਸਤੇ ਚੂਹਾ ਖੱਡ ਚੋਂ ਮਿਲਿਆ ਵੇਖੀ ਵੇਖੀ ਜੰਤੋ ਪਾਏ ਪਾਂਤ ਪਾਂਦੇ ਨੇ ਜੰਤ ਐ ਸਰੀਰ ਪੈਦਾ ਕੀਤੇ ਦੋ ਇਹ ਪੰਥੀ ਦੋ ਰਾਹ ਚਲਾਏ ਦੋ ਰਸਤੇ ਨੇ ਦੋ ਪੰਦਰ ਇੱਕ ਦਾ ਬਾਹਲਾ ਸਰੀਰ ਹੈ ਕੰਦਲਾ ਇਹਨਾਂ ਦੀਆਂ ਦੋ ਖੁਰਾਕਾਂ ਨੇ ਦੋ ਰਸਤੇ ਨੇ ਦੋ ਸੋਚਾਂ ਨੇ ਇੱਕ ਸੋਚ ਹੈ ਇੱਕ ਵਿਚਾਰ ਹੈ ਦੋ ਰਾਹ ਨੇ ਦਰਿਆ ਦੇ ਦੋ ਕਿਨਾਰੇ ਹੀ ਨੇ ਲਹੰਗ ਦਰਿਆ ਹੁਣ ਤੁਸੀਂ ਕਹਿ ਕੇ ਤਾਂ ਹੋ ਆਕਾਸ਼ ਮਿਆਨ ਨੇ ਲਹੰਗ ਦਰਿਆ ਦਰਿਆ ਦੇ ਦੋ ਪੰਦੇ ਨਹੀਂ ਹੁੰਦੇ ਦੋਏ ਰਾਹ ਨੇ ਦੋਏ ਪੰਦੀ ਨੇ ਪੰਦੀ ਰਾਹ ਚੱਲਣ ਵਾਲਾ ਹੁੰਦਾ ਦੋ ਨੇ ਪੰਦੀ ਕਮਾਨੇ ਦੇ ਚੇਤਾ ਮਨ ਮਾਇਆ ਜਿਹਨੂੰ ਚੱਲਦਾ ਤੇ ਤੋਦਰ ਨੂੰ ਚੱਲਦਾ ਦੋ ਪੰਦੀ ਨਾ ਹੋਵੇ ਇਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਮਨ ਅਰ ਚਿੱਤ ਦੀ ਦਾਲ ਹੋ ਗਈ ਇਹ ਇਸ ਗੱਲ ਤੋਂ ਤਾਂ ਨਾ ਵਾਕਿਫ ਹੈ ਇੱਥੋਂ ਹੀ ਸਾਰੀ ਬਿਮਾਰੀ ਪੈਦਾ ਹੋਈ ਹੈ ਤਾਂ ਹੀ ਸਵਾਇ ਭੰਗ ਤੇ ਅੜੇ ਹੋਏ ਨੇ ਉਹ ਸਵਾਇ ਭੰਗ ਵਾਲਾ ਸਵਾਇ ਭੰਗ ਬਣ ਕੇ ਤਾਂ ਮਰ ਗਏ ਫਿਰ ਇਹ ਇਹ ਤਾਂ ਬਚੀ ਕੱਖ ਨਹੀਂ ਇਹਨਾਂ ਦਾ ਸਵਾਇ ਭੰਗ ਤੇ ਤਾਂ ਹੀ ਅੜੇ ਨੇ ਮਿਸ਼ਨਰੀ ਪਤਾ ਲੱਗ ਗਿਆ ਉਹਨੂੰ ਸਭ ਕੁਝ ਜੇ ਸਵਾਇ ਭੰਗ ਬਣ ਰਿਹਾ ਸਭ ਕੋ ਫੇਲ ਹੈ ਉਹਨਾਂ ਦਾ ਦੋਏ ਪੰਦੀ ਤਾਂ ਚੇਤਨ ਮਨ ਔਰ ਚੇਤਨ ਦੋ ਕਿਨਾਰੇ ਨੇ ਭਾਵ ਸਾਗਰ ਦੇ ਇੱਕ ਤਾਂ ਰਸਤਾ ਜਾਂਦਾ ਮਾਇਆ ਚ ਨੂੰ ਇੱਕ ਤਾਂ ਫਸਣ ਵਾਲਾ ਰਾਹ ਇੱਕ ਛੁੱਟਣ ਵਾਲਾ ਰਾਹ ਫਸਣ ਕਿਵੇਂ ਤੇ ਛੁੱਟਣ ਕਿਵੇਂ ਤੇ ਦੋ ਵਿਧੀਆਂ ਨਹੀਂ ਹੈ ਜਿਹੜੀ ਫਸਣ ਕਿਵੇਂ ਤੇ ਸਭ ਕੋ ਜਾਣੇ ਛੁੱਟਣ ਕੀ ਇੱਕ ਕੋਈ ਉਹ ਜਿਹੜਾ ਇੱਕ ਅੰਦਰਲਾ ਉਹ ਤਾਂ ਛੁੱਟਣ ਦੀ ਵਿਧੀ ਜਾਣਦਾ ਬਾਕੀ ਫਸਾਉਣ ਦੀਆਂ ਵਿਧੀਆਂ ਬਾਹਰ ਬਥੇਰੀਆਂ ਨੇ ਉਹੀ ਬੰਦੀ ਨੇ ਜਿਹੜੀਆਂ ਵਿਧੀਆਂ ਨੇ ਦੋ ਦੋ ਰਾਹ ਚਲਾਏ ਦੀ ਅੱਗੇ ਕਹਿਤਾ ਇੱਕ ਗੁਰਮੁਖਾਂ ਦਾ ਰਸਤਾ ਇੱਕ ਮਨਮੁਖਾਂ ਦਾ ਰਸਤਾ ਉਹ ਤਾਂ ਹੀ ਰੁੜ ਗਏ ਨਾ ਫਿਰ ਇਹ ਉਹ ਸਾਧੰਗ ਨਹੀਂ ਬੰਦੇ ਇਹਨਾਂ ਨੇ ਇਹਨਾਂ ਦਾ ਸਾਰਾ ਜਿਹੜਾ ਮੈਥ ਹੈ ਨਾ ਗੜਬੜਾ ਜਾਂਦਾ ਹੈ ਜੇ ਦੋ ਮੰਨ ਲੈਂਦੇ ਨਾਲ ਇਹ ਇਹ ਤਾਂ ਕਹਿੰਦੇ ਆ ਕੋਈ ਗੁਰਮੁਖ ਬਣਾ ਦਿੱਤੇ ਹਨ ਕੋਈ ਮਨਮੁਖ ਬਣਾ ਦਿੱਤੇ ਹਨ ਗੁਰਮੁਖਤਾ ਤੇ ਮਨਮੁਖਤਾ ਇਹ ਦੋਵੇਂ ਰਸਤੇ ਤੋਰ ਦਿੱਤੇ ਹਨ ਬਾਹਰ ਕੋਹਰਾ ਮਾਰਿਆ ਗਾਫਲ ਆਪਣੇ ਆਪ ਕਹਿੰਦਾ ਉਹਨੇ ਤਾਂ ਬਣਾਤੇ ਤਾਂ ਕੋਈ ਗੁਰਜਬੰਦਾ ਦਾ ਹੋ ਗਿਆ ਇਹ ਤਾਂ ਗੁਰਜਮ ਨਾ ਰਹੇ ਇਹ ਜਿੱਦੋਂ ਨੂੰ ਨਿਕਲਣਗੇ ਉਧਰੇ ਫਾਚਾਣਗੇ ਇਹ ਕੋਈ ਗੁਰਮੁਖ ਬਣਾ ਦਿੱਤੇ ਹੈ ਕਿੱਥੇ ਆਪੇ ਗੁਰਮੁਖ ਬਣਿਆ ਹੈ ਇਹ ਉਹਨੇ ਗੁਰਮੁਖ ਬਣਾਏ ਨੇ ਇਹਨਾਂ ਦਾ ਕੀ ਕਸੂਰ ਹੈ ਹਰਮਨਮੁਖ ਫੇ ਤਾਂ ਟੀਕਾ ਲਿਖਣ ਦੀ ਲੋੜ ਹੀ ਨਹੀਂ ਸੀ ਫੇ ਟੀਕਾ ਲਿਖਣ ਦੀ ਕੀ ਲੋੜ ਹੈ ਹਾਂਜੀ ਗੁਰ ਪੂਰੇ ਵਿਣ ਮੁਕਤੀ ਨਾ ਹੋਈ ਸੱਚ ਨਾਮ ਜਪ ਲਾਹਾ ਹੈ ਗੁਰ ਪੂਰੇ ਵਿਣ ਮੁਕਤ ਨਾ ਹੋਈ ਪੂਰੇ ਗਿਆਨ ਤੇ ਬਿਨਾ ਜਿਹਦੇ ਕੋਲ ਪੂਰਾ ਗਿਆਨ ਹੈ ਪੂਰਾ ਹੋ ਰਿਹਾ ਪਰ ਉਹ ਤਾਂ ਪੂਰਾ ਗਿਆਨ ਲੈ ਲਈਏ ਤਾਂ ਮੁਕਤੀ ਹੋਊਗੀ ਗੁਰ ਪੂਰੇ ਤੇ ਮਿਲੇ ਤੇ ਮੁਕਤੀ ਨਹੀਂ ਹੋਣੀ ਪੂਰੇ ਗਿਆਨ ਦੇ ਵੇਲੇ ਤੇ ਮੁਕਤੀ ਹੋ ਗੁਰ ਪੂਰੇ ਬਨ ਜਿੰਨਾ ਚਿਰ ਸਾਡੇ ਕੋ ਪੂਰਾ ਗਿਆਨ ਨਹੀਂ ਮੁਕਤੀ ਨਹੀਂ ਹੋ ਸਕਦੀ ਅਸੀਂ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ ਜੇ ਇਹਨੂੰ ਗੁਰ ਪੂਰਾ ਲਿਖ ਲਈਏ ਉਹ ਮੰਨ ਲਈਏ ਵੈਸੇ ਤਾਂ ਗੁਰ ਦਾ ਰਾਰਾ ਮੁਕਤਾ ਗੁਰ ਪੂਰੇ ਦਾ ਮਤਲਬ ਗਿਆਨ ਪੂਰਾ ਜੇ ਦੁਆ ਕਰ ਹੁੰਦਾ ਤਾਂ ਰਾਰੇ ਨੂੰ ਅੰਕਲ ਹੋਣਾ ਚਾਹੀਦਾ ਸੀ ਪੂਰੇ ਗਿਆਨ ਤੇ ਬਿਨਾ ਮੁਕਤੀ ਨਹੀਂ ਹੋਣੀ ਜਦ ਗਿਆਨ ਪੂਰਾ ਹੋ ਗਿਆਨ ਅਧੂਰਾ ਹਾਲੇ ਸਾਡੇ ਕੋਲ ਗਿਆਨ ਇਹ ਪੂਰਾ ਕਰਨਾ ਹੈ ਉਹ ਜਿਹੜਾ ਕਰਤਾ ਪੁਰਖ ਹੈ ਉਹ ਗਿਆਨ ਹੀ ਪੂਰਾ ਕਰ ਰਿਹਾ ਸਾਡਾ ਜਿਹੜਾ ਪੂਰਨ ਬ੍ਰਹਮ ਹੈ ਪੂਰਾ ਗੁਰ ਹੈ ਜੀ ਹਾਂ ਪੂਰਾ ਗੁਰ ਹੈ ਆਪ ਮੁਕਤ ਮੁਕਤ ਕਰੇ ਸੰਸਾਰ ਬਸ ਬਸ ਬਸ ਇਹ ਗੱਲ ਜਦ ਰਾਹ ਪੈ ਜੀਏ ਫਿਰ ਤਾਂ ਸਾਰੇ ਹੀ ਨਿਸ਼ਾਨੀਆਂ ਹੋਈ ਆ ਜਾਂਦੀਆਂ ਨੇ ਹਾਂਜੀ ਪੜੇ ਮਨਮੁਖ ਪਰ ਵਿਧੀ ਨਹੀਂ ਜਾਨਣਾ ਨਾਮ ਨਾ ਬੂਝੈ ਭਰਮੀ ਭੁਲਾਨਾ ਲੈ ਕੈ ਵੱਡੀ ਦੇਣ ਉਗਾਹੀ ਦੁਰਮਤੀ ਕਾ ਗਲ ਫਾਹਾ ਹੈ ਉਹਨੇ ਮਨੁੱਖੀ ਪਰਵਿਧ ਨਹੀਂ ਜਾਣਾ ਜਿਹੜੇ ਭਗਤ ਬਾਣੀ ਪੜ੍ਹਦੇ ਸੀ ਗੁਰੂ ਨਾਨਕ ਵੇਲੇ ਪੜ੍ਹਦੇ ਉਹ ਵੀ ਸੀ ਬਾਣੀ ਪਰ ਵਿਧੀ ਨਹੀਂ ਸੀ ਜਾਣੀ ਆਹੀ ਆਰਾਮ ਵਿਚੋੜਾ ਉਹਨਾਂ ਨੇ ਪਾਇਆ ਜਿਹੜਾ ਹੁਣ ਠੀਕ ਚ ਪਾਇਆ ਹੈ ਇਹੋ ਜਿਹਾ ਹੀ ਉਹਨਾਂ ਦਾ ਪਾਇਆ ਹੋਇਆ ਸੀ ਉਹੀ ਰਾਮ ਵਿਚੋੜਾ ਅਡਾਪਟ ਕਰ ਲਿਆ ਸ੍ਰੀ ਚੰਦ ਨੇ ਉਹ ਹੁਣ ਤੋਂ ਹੀ ਚੱਲਦਾ ਆਹੀ ਅਰਥ ਬਗਾੜੇ ਸੀ ਪਿੱਛੋਂ ਵਿਗੜੇ ਬਗੜਾਏ ਮਿਲੇ ਹੋਏ ਨੇ ਉਹਦੇ ਖਿਲਾਫ ਕਿਹਾ ਬੜੇ ਮਨਮੁਖ ਗੁਰਬਾਣੀ ਮਨਮੁਖ ਵੀ ਪੜਦੇ ਸੀ ਵੇਦ ਮਨਮੁਖ ਵੀ ਪੜਦੇ ਸੀ ਪਰ ਵਿਧ ਨਹੀਂ ਜਾਣਾ ਉਹਨਾਂ ਨੇ ਵਿਧੀ ਨਹੀਂ ਜਾਣੀ ਇਹ ਬਾਲਮੁਖੀ ਅਰਥ ਲੈ ਨਾਮ ਨਾ ਪੁੱਛਣ ਤੋ ਤੱਕ ਨਹੀਂ ਬੁਝਿਆ ਇਹਦਾ ਭਰਮ ਭੁਲਾਣਾ ਭਰਮ ਚ ਭੁੱਲ ਗਿਆ ਲੈ ਕੇ ਵੱਡੀ ਦੇਣ ਹੋਗਾਹੀ ਸਰਮਤ ਕਾ ਦਲ ਫਾਹਾ ਹੈ ਵੱਡੀ ਲੈ ਕੇ ਨਾ ਹੋਗਾਹੀ ਦੇ ਰਹੇ ਨੇ ਕਾਦੀ ਕੋਟ ਵਿੱਚ ਨਹੀਂ ਦੇ ਰਹੇ ਵਾਹੀ ਉਹ ਜਿਹੜੇ ਮੂਰਤੀ ਦੇ ਸਾਹਮਣੇ ਕਹਿੰਦੇ ਨੇ ਵੀ ਇਸ ਦਰਸ਼ਨ ਹੋਣਗੇ ਉਹ ਗਵਾਹੀ ਦੇ ਰਹੇ ਨੇ ਜਿਹੜੇ ਕਹਿੰਦੇ ਨੇ ਮੁਕਤੀ ਹੋਊਗੀ ਉਹ ਗਵਾਹੀ ਦੇ ਰਹੇ ਨੇ ਲੈ ਕੇ ਵੱਡੀ ਵੱਡੀ ਚੜਾਵਾ ਲੈਂਦੇ ਨੇ ਉਹ ਚੜਾਵਾ ਲੈ ਕੇ ਗਵਾਹੀ ਦੇ ਰਹੇ ਨੇ ਅਰਦਾਸ ਕਰ ਰਹੇ ਨੇ ਜਿਹੜੀ ਜਿਹੜੀ ਅਰਦਾਸ ਕਰਦੇ ਨੇ ਮਨੋਕਾਮਨਾਵਾਂ ਦੀ ਝੂਠੀ ਗਵਾਹੀ ਦੇ ਰਹੇ ਨੇ ਉਹਨੀਆਂ ਉਹਨੀਆਂ ਕੋਈ ਨਹੀਂ ਮਨੋਕਾਮਨਾਵਾਂ ਪੂਰੀਆਂ ਵੱਡੀ ਲੈ ਲਈ ਨੋਟ ਹੱਥ 'ਚ ਲੈ ਲਿਆ ਗਵਾਹੀ ਦੇ ਰਹੇ ਨੇ ਉੱਥੇ ਇਹ ਬੜਾ ਗੁਰਮਖ ਹੈ ਇਹਦੇ ਕਾਮਨਾ ਪੂਰੀਆਂ ਕਰੇ ਹੋਏ ਆਏ ਗੁਰਮਤ ਕਾ ਗਲਫਾ ਹੈ ਗਲਫਾ ਕਾਹਦਾ ਗੁਰਮਤ ਦਾ ਉਹ ਦੁਰਮਤ ਦੇ ਖਸੇ ਹੋਏ ਨੇ ਇਹ ਜਿਹੜੇ ਉਦੋਂ ਸੀ ਸਾਰੇ ਹੀ ਭਗਤ ਪਾਣੀ ਨੂੰ ਖਰਾਬ ਕਰਨ ਵਾਲਾ ਟੋਲਾ ਉਹਨਾਂ ਦੇ ਖਿਲਾਫ ਪੰਕਤੀ ਹੈ ਹਾਂਜੀ ਜਿਵੇਂ ਸ਼ਾਸਤਰ ਪੜੇ ਪੁਰਾਣਾ ਬਾਦ ਬਖਾਣਾ ਤਤ ਨਾ ਜਾਣਾ ਵਿਣ ਗੁਰ ਪੂਰੇ ਤਤ ਨਾ ਪਾਈਐ ਸੱਚ ਸੂਚੇ ਸੱਚ ਰਾਹਾ ਹੈ ਸਿਮਰਤ ਸਾਸਤਰ ਪੜ੍ਹੇ ਪੁਰਾਣਾ ਸਿਮਰਤ ਸਾਸਤਰ ਪੁਰਾਣ ਪੜ੍ਹਦੇ ਨੇ ਬਾਦ ਬਖਾਣੇ ਤਤ ਨ ਜਾਣ ਬਾਦ ਉਹ ਅੱਜ ਪਏ ਨੇ ਤਤ ਜਾਣੇ ਦੀ ਉਹ ਆ ਤਾਂ ਲਿਖਿਆ ਕਿ ਸਾਡੇ ਵਿਦਵਾਨ ਵੀ ਯੂਨੀਵਰਸਿਟੀਆਂ 'ਚ ਇਹੀ ਕੰਮ ਕਰਨ ਲੱਗੇ ਸਿੱਖ ਇਹ ਨਹੀਂ ਸੀ ਪੜ੍ਹਨੇ ਸਿਮਰਤ ਸਾਸਤਰ ਸਾਨੂੰ ਕੋਈ ਲੋੜ ਨਹੀਂ ਸੀ ਪੜ੍ਹਨ ਦੀ ਕੋਈ ਤਤ ਜਾਣਿਆ ਨਹੀਂ ਬਾਦ ਬਾਅਦ ਪਏ ਨੇ ਸਿਮਰਤ ਸਾਸਤਰ 'ਚ ਤਤ ਕਿਵੇਂ ਜਾਣ ਲੈਂਦੇ ਤਤ ਉੱਥੇ ਹੈ ਹੀ ਨਹੀਂ ਇਹ ਰਾਹ ਹੋ ਪੈ ਗਏ ਬਿਨ ਗੁਰ ਪੂਰੇ ਤਤ ਨਾ ਪਾਈਐ ਪੂਰੇ ਗਿਆਨ ਤੇ ਬਿਨਾਂ ਤਤ ਨਹੀਂ ਪਤਾ ਲੱਗਣਾ ਪੂਰਾ ਗਿਆਨ ਜਿੰਨਾ ਚਿਰ ਗੁਰਬਾਣੀ ਦਾ ਤੇ ਲੋਕ ਆ ਸਮਝ ਨਹੀਂ ਆਉਂਦਾ ਤਤ ਦਾ ਨਹੀਂ ਪਤਾ ਲੱਗਣਾ ਤਤ ਤੋਂ ਵੀ ਗਾਹਾਂ ਤਤ ਨਾ ਪਾਈਐ ਤਤ ਤਤ ਨਾਮ ਹੈ ਫਿਰ ਉਹ ਇੱਥੇ ਤਤ ਨੂੰ ਔਕੜ ਹੈ ਤਤ ਨਾ ਪਾਈਐ ਪਰਮ ਤਤ ਦੀ ਪ੍ਰਾਪਤੀ ਨਹੀਂ ਹੋ ਸਕਦੀ ਨਾਮ ਤਤ ਦੀ ਪ੍ਰਾਪਤੀ ਨਹੀਂ ਹੋ ਸਕਦੀ ਨਾਮ ਤਤ ਸਭ ਉੱਪਰ ਜਾਪਾ ਹੈ ਬਿਨ ਨਾਮ ਦੁੱਖ ਕਾਲ ਸੰਤਾਪਾ ਬਿਨ ਗੁਰ ਪੂਰੇ ਤਤ ਨਾ ਪਾਈਐ ਸੱਚ ਸੂਚੇ ਸੱਚ ਰਹਾ ਹੈ ਜਿਹੜੇ ਸੱਚ ਨਾਲ ਸੁੱਚੇ ਹੋਏ ਨੇ ਉਹ ਸੱਚ ਦੇ ਮਾਰਗ ਤੇ ਚੱਲਦੇ ਨੇ ਉਹਨਾਂ ਦਾ ਸੱਚ ਵਾਲਾ ਰਾਹ ਹੈ ਜੇ ਗੁਰਬਾਣੀ ਦੇ ਸੱਚ ਨਾਲ ਸਿੱਧਾ ਸੁੱਚਾ ਹੋ ਗਿਆ ਉਹ ਸੱਚ ਦੇ ਮਾਰਗ ਚੱਲਣਗੇ ਵਰਨਾ ਸਾਰੇ ਹੀ ਮਾਇਆ ਦੇ ਮਾਰਗ ਤੇ ਚੱਲਦੇ ਨੇ ਝੂਠੇ ਨੇ ਮਾਇਆ ਝੂਠੀ ਹੈ ਮਾਇਆ ਧਾਰੀ ਝੂਠੇ ਮਾਰਗ ਤੇ ਚੱਲਣਗੇ ਸੱਚ ਮਾਰਗ ਅਡਾਪਟ ਨਹੀਂ ਕਰ ਸਕਦੇ ਹਾਂਜੀ ਸਭ ਸਲਾਹੇ ਸੁਣੀ ਸੁਣੀ ਆਖੇ ਆਪੇ ਦਾਨਾ ਸੱਚ ਪਰਖੈ ਜਿਨ ਕੋ ਨਦਰ ਕਰੇ ਪ੍ਰਭ ਆਪਣੀ ਗੁਰਮੁਖੀ ਸ਼ਬਦ ਸਲਾਹਾ ਹੈ ਜਦ ਸਲਾਹ ਤਾਂ ਸਾਰੇ ਹੀ ਕਰਦੇ ਨੇ ਸੁਣ ਲੈਂਦੇ ਨੇ ਉਹੀ ਬੋਲ ਦਿੰਦੇ ਨੇ ਸਭ ਸਲਾਹੇ ਸੁਣ ਸੁਣ ਆਖਾਂ ਜਿਵੇਂ ਗੁਰਬਾਣੀ ਸਾਰੇ ਪੜ੍ਹਦੇ ਨੇ ਸੁਣ ਲਈ ਆ ਪੜ੍ਹ ਲਈ ਉਹੀ ਬੋਲਤੀ ਸਭ ਸਲਾਹੇ ਸੁਣ ਸੁਣ ਆਖਾਂ ਆਪੇ ਦਾਨਾ ਸੱਚ ਪਰਖਾਂ ਸੱਚ ਪਰਖਣ ਵਾਲਾ ਤਾਂ ਆਪ ਹੈਗਾ ਪਿੱਛੇ ਜਿਹੜਾ ਦਾਤਾ ਸੱਚ ਪਰਖਣ ਵਾਲਾ ਵਿੱਚੇ ਹੈਗਾ ਜੇ ਤੁਸੀਂ ਸੁਣ ਕੇ ਹੀ ਬੋਲ ਦਿੰਦੇ ਹੋ ਇਹਦਾ ਮਤਲਬ ਇਹ ਨਹੀਂ ਅੰਦਰੋਂ ਸੱਚੋਂ ਤੁਸੀਂ ਰਹੇ ਹੋ ਪਾਠ ਪੜਨ ਵਾਲਿਆਂ ਨੂੰ ਕੋਈ ਨਹੀਂ ਪੁੱਛਦਾ ਅਰਦਾਸਾਂ ਕਰਨ ਵਾਲਿਆਂ ਨੂੰ ਕੋਈ ਨਹੀਂ ਪੁੱਛਦਾ ਅੰਦਰ ਤੁਹਾਡੇ ਸੱਚ ਟਿਕਿਆ ਕਿ ਨਹੀਂ ਟਿਕਿਆ ਅੰਦਰ ਸੱਚ ਨਾਲ ਤੁਹਾਡਾ ਪ੍ਰੇਮ ਹੈ ਕਿ ਨਹੀਂ ਹੈ ਸਵਾਲ ਇਸ ਗੱਲ ਦਾ ਇਹਦੀ ਪਰਖ ਇੱਥੇ ਨਹੀਂ ਹੋਈ ਤਾਂ ਗਾਂ ਹੋ ਜੂਗੀ ਆਪੇ ਦਾਨਾ ਸੱਚ ਪਰਾਖਾ ਅੱਗੇ ਗਿਆ ਤੇ ਖੋਟੇ ਖਰੇ ਦੀ ਪਛਾਣ ਹੋ ਜੂਗੀ ਜਿਨ ਕੋ ਨਜ਼ਰ ਕਰੇ ਪ੍ਰਭ ਆਪਣੀ ਸਤਗੁਰ ਸ਼ਬਦ ਸਲਾਹਾ ਹੈ ਜਿੱਤੇ ਪ੍ਰਭ ਆਪਣੀ ਕਿਰਪਾ ਕਰਦਾ ਹੈ ਜਿਹਦੇ ਤੇ ਪ੍ਰਭ ਆਪਣੀ ਕਿਰਪਾ ਕਰਦਾ ਪ੍ਰਭ ਆਪਣੇ ਮਨ ਨੂੰ ਆਪੇ ਮੋੜ ਲੈਂਦਾ ਆਪਣੇ ਮਨ ਨੂੰ ਸਮਝਾਉਣ ਲੱਗ ਜਾਂਦਾ ਜਿਹੜਾ ਪ੍ਰਭ ਆਪਣੇ ਮਨ ਨੂੰ ਸਮਝਾਉਣ ਲੱਗ ਜਾਂਦਾ ਉਹ ਆਪਣੇ ਨੂੰ ਕਿਰਪਾ ਕਰਦਾ ਬਸ ਗੁਰਬਾਣੀ ਨੂੰ ਮੰਨ ਕੇ ਪਹਿਲਾਂ ਅੰਤਰਾਤਮਾ ਮੰਨਦੀ ਹੈ ਗੁਰਬਾਣੀ ਨੂੰ ਆਪਣੇ ਮਨ ਨੂੰ ਲੱਗ ਜਾਂਦਾ ਸਮਝਾਉਣ ਸਮਝੋ ਕਿਰਪਾ ਕਰ ਲਈ ਉਹਨੇ ਅਕਲ ਤੇ ਕਿਰਪਾ ਹੋਗੀ ਅਕਲ ਵਿਚਾਰੀ ਨਿਕਲ ਗਈ ਤੇ ਦੁਨੀਆ ਦੇ ਜੰਜਾਲ ਚੋਂ ਕੱਢ ਦਿੱਤੀ ਅਕਲ ਬਾਹਰ ਤੋ ਨਦਰ ਕਰੇ ਪਰ ਆਪਣੀ ਗੁਰਮੁਖੀ ਸ਼ਬਦ ਸਲਾਹ ਹੈ ਉਹ ਗੁਰਮੁਖੀ ਹੋ ਜਾਂਦੀ ਹੈ ਉਹ ਬੁੱਧੀ ਮਾਇਆ ਚੋਂ ਪੱਟ ਕੇ ਦੂਏ ਪਾਸੇ ਉਹਨੂੰ ਕਿਹਾ ਮਾਇਆ ਛੱਡ ਤੂੰ ਆ ਦੀ ਚਿੰਤਾ ਨਾ ਕਰ ਕੋਈ ਨਹੀਂ ਇਧਰ ਗੁਰਬਾਣੀ ਵਾਲੇ ਪਾਸੇ ਆ ਜਾ ਇਧਰ ਲਾ ਦਿੰਦਾ ਉਹਨੂੰ ਵੀ ਇਹਨੂੰ ਸਮਝ ਇਹਨੂੰ ਸਮਝ ਤੇਰੀ ਕਮਾਈ ਕਰ ਆਪਾਂ ਅੱਗੇ ਸੋਖੇ ਸੋਖਾ ਸੰਸਾਰ ਦਾ ਕੀ ਹੈ ਸੰਸਾਰ ਦਾ ਖਬਰ ਕਹਿ ਦਿੰਦਾ ਇਹ ਤਾਂ ਚਲੋ ਗਰੀਬੀ ਗਰੂਬੀ ਚ ਲੰਘੇ ਜਾਣ ਇਹਦੀ ਨਾ ਚਿੰਤਾ ਕਰ ਹਾਂਜੀ ਸੁਣੀ ਸੁਣੀ ਆਖੈ ਕੀਤੀ ਬਾਣੀ ਸੁਣੀ ਕਹੀਐ ਉਹ ਅੰਤ ਨਾ ਜਾਣੀ ਜਾ ਕੋ ਅਲਖ ਲਖਾਏ ਆਪੇ ਅਕਥ ਕਥਾ ਬੁੱਧ ਤਾਹਾ ਹੈ ਦੇਖੋ ਬਾਣੀ ਪੜਦੇ ਸੀ ਉਦੋਂ ਵੀ ਭਗਤ ਬਾਣੀ ਜਿਹੜੇ ਸੁਣ ਕੇ ਆਖਦੇ ਸੀ ਸੁਣਾਉਂਦੇ ਸੀ ਪ੍ਰਚਾਰ ਕਰਦੇ ਸੀ ਸੁਣ ਸੁਣ ਆਖੇ ਕੀਤੀ ਬਾਣੀ ਕਿੰਨੀ ਉਹ ਬਾਣੀ ਸੁਣ ਸੁਣ ਕੇ ਪੜੀ ਜਾਂਦੇ ਨੇ ਰਟੀ ਹੋਈ ਆ ਜਵਾਨੀ ਆਦ ਕੀਤੀ ਆ ਬੋਲੀ ਜਾਂਦੇ ਨੇ ਹੁਣ ਵੀ ਬੋਲਦੇ ਨੇ ਸੁਣ ਸੁਣ ਆਖਾਂ ਕੀਤੀ ਬਾਣੀ ਕਿੰਨੀ ਉਹ ਬਾਣੀ ਸੁਣ ਕੇ ਆਖੀ ਜਾਂਦੇ ਨੇ ਸਾਰੇ ਆਖਦੇ ਹੀ ਨੇ ਸੰਤ ਬੜੀ ਆਖਦੇ ਨੇ ਸੁਣ ਕਹੀਏ ਕੋ ਅੰਤ ਨਾ ਜਾਣੀ ਸੁਣ ਕੇ ਕਹਿਣ ਦੇ ਨਾਲ ਇਹਦਾ ਮਤਲਬ ਇਹ ਨਹੀਂ ਤੁਹਾਨੂੰ ਸਮਝ ਆ ਗਈ ਉਹਦੀ ਜਿਹੜੀ ਸੁਣ ਕੇ ਕਹੀ ਹੋਈ ਹੈ ਇਹਦਾ ਮਤਲਬ ਇਹ ਨਹੀਂ ਕਿ ਸਮਝ ਆ ਗਈ ਸੁਣ ਕੇ ਕਹਿਣ ਵਾਲਿਆਂ ਨੇ ਕਦੇ ਅੰਤ ਨਹੀਂ ਜਾਣਿਆ ਅੰਤ ਖੋਜੀਆਂ ਨੇ ਜਾਣਿਆ ਜਿਹਨਾਂ ਨੇ ਅੰਤ ਜਾਣਿਆ ਸੁਣ ਕੇ ਕਹਿਣ ਵਾਲਿਆਂ ਨੇ ਅੰਤ ਨਹੀਂ ਜਾਣਿਆ ਇਸ ਕਰਕੇ ਨਹੀਂ ਕੋਈ ਅੰਤ ਜਾਣ ਲਿਆ ਸੁਣ ਕੇ ਕਹਿ ਰਹੇ ਨੇ ਸਾਰੇ ਸੁਣ ਕਹੀਏ ਕੋ ਅੰਤ ਨੂੰ ਜਾਣੀ ਜਿਹੜੇ ਸੰਥੇ ਵੀ ਲੈਂਦੇ ਨੇ ਉਹ ਵੀ ਸੁਣ ਕੇ ਹੀ ਕਹਿੰਦੇ ਨੇ ਸੁਣ ਕਹੀਏ ਕੋ ਅੰਤ ਨੂੰ ਜਾਣੀ ਸੁਣ ਕੇ ਕਹਿਣ ਵਾਲੇ ਅੰਤ ਨਹੀਂ ਜਾਣ ਸਕਦੇ ਗੁਰਬਾਣੀ ਦੀ ਸੋਝੀ ਨਹੀਂ ਪ੍ਰਾਪਤ ਕਰ ਸਕਦੇ ਜਾਂ ਕੋ ਅਲਖ ਲਖਾਏ ਆਪੇ ਇਕੱਠ ਇਕੱਠਾ ਬੁੱਧ ਕਹਾ ਹੈ ਜਾਂ ਕੋ ਅਲਖ ਲਖਾਏ ਆਪੇ ਜਿਹਨੂੰ ਆਪ ਝਾੜਵੇ ਲਖਾ ਦੇਵੇ ਸਾਰੀ ਗੱਲ ਇਕੱਠ ਕਥਾ ਬੁੱਧ ਤਾਹਾ ਹੈ ਇਕੱਠ ਕਥਾ ਕਿਹਨੂੰ ਕਥਨ ਵਾਲੀ ਬੁੱਧੀ ਉਹਦੇ ਕੋਲ ਆਉਂਦੀ ਹੈ ਜਿਹਨੂੰ ਦਰਸ਼ਨ ਹੋਵੇ ਗੁਰਬਾਣੀ ਦੀ ਸੋਝੀ ਆ ਜਵੇ ਇਕੱਠ ਨੂੰ ਕਥਨ ਕਰਨ ਵਾਲੀ ਬੁੱਧੀ ਉਹਦੀ ਹੁੰਦੀ ਹੋ ਜਾਂਦੀ ਹੈ ਹਾਂਜੀ ਜਨਮੇ ਕੋ ਵਾਜੈ ਵਧਾਏ ਤੋਹਿਲੜੇ ਅਗਿਆਨੀ ਗਾਏ ਜੋ ਜਨਮੈ ਤੇ ਸਿਰ ਪਰ ਮਰਣਾ ਕਿਰਤ ਪਿਆ ਸਿਰ ਸਾਹਾ ਹੈ ਜਨਮੇ ਕੋ ਵਾਜੇ ਬਹੁਤ ਆਏ ਜਾਂ ਜਨਮ ਹੁੰਦਾ ਬੜੇ ਵਾਜੇ ਗਾਜੇ ਵਜਾਉਂਦੇ ਨੇ ਵਧਾਈਆਂ ਦਿੰਦੇ ਨੇ ਜਾਂ ਜਨਮ ਦਾ ਕੋਈ ਜੰਮਦਾ ਨਾ ਬੱਚਾ ਬੜੀਆਂ ਵਧਾਈਆਂ ਮਿਲਦੀਆਂ ਨੇ ਜਨਮੇ ਕੋ ਵਾਜੇ ਆਏ ਬੜੇ ਵਾਜੇ ਗਾਜੇ ਵਜਦੇ ਨੇ ਵਧਾਈਆਂ ਮਿਲਦੀਆਂ ਨੇ ਸੋਹਣੇ ਅਗਿਆਨੀ ਗਾਏ ਬੜੇ ਅਗਿਆਨੀ ਸੋਹਣੇ ਗਾਉਂਦੇ ਨੇ ਉਹ ਗਾਉਂਦੇ ਨੇ ਬਾਣੀ ਗਿਆਨ ਹੈ ਨਹੀਂ ਜੋ ਗਾ ਰਹੇ ਨੇ ਉਹਦੇ ਬਾਰੇ ਗਿਆਨ ਨਹੀਂ ਗਾਉਂਦੇ ਨੇ ਜ਼ਰੂਰ ਅਗਿਆਨੀ ਗਾ ਰਹੇ ਨੇ ਗਿਆਨ ਬਹੁਣਾ ਗਾਵੇ ਗੀਤ ਫਿਰ ਬੁੱਲਾ ਘਰੇ ਮਸੀਤ ਐ ਗਾਉਂਦੇ ਨੇ ਜਿਵੇਂ ਉਹ ਗਾਉਂਦੇ ਸੀ ਮੁਸਲਮਾਨ ਵੀ ਇਦਾਂ ਹੀ ਗਾਉਂਦੇ ਸੀ ਜੋ ਜਨਮੇ ਤੋਂ ਸਿਰ ਪਰ ਮਰਨਾ ਪਰ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜੰਮਿਆ ਉਹਨੇ ਮਰਨਾ ਵੀ ਜ਼ਰੂਰ ਹੈ ਉਹ ਮਰਨਾ ਨਹੀਂ ਤੇ ਜੰਮਣਾ ਹੀ ਆਦਾ ਉਹਨਾਂ ਦੇ ਉਦੋਂ ਮਰਨਾ ਤਾਂ ਆਦੇ ਨਹੀਂ ਖੁਸ਼ੀ ਦੀ ਕਿਹੜੀ ਗੱਲ ਸੀ ਬਈ ਰੋਜ਼ ਇੱਕ ਦਿਨ ਘਟਣਾ ਖੁਸ਼ੀ ਦੀ ਕੋਈ ਨਹੀਂ ਗੱਲ ਸੀ ਤੇ ਇੱਕ ਕੰਡਿਆਂ ਦਾ ਸਾਜ ਰੱਖ ਕੇ ਆਇਆ ਸੀ ਕੋਈ ਕੰਮ ਕਰਨ ਆਇਆ ਸੀ ਜੇ ਉਹ ਕੰਮ ਨਾ ਕੀਤਾ ਬਾਜੀ ਹਾਰ ਕੇ ਜਾਊਗਾ ਇੱਕ ਮਹਿਮ ਤੇ ਆਇਆ ਸੀ ਇੱਕ ਜੰਗ ਲੜਨ ਆਇਆ ਸੀ ਕਾਲ ਨੂੰ ਜਿੱਤਣ ਆਇਆ ਸੀ ਜਿੱਤਣ ਦਾ ਤਾਂ ਬਚ ਰਹਿੰਦਾ ਆਪਣੀ ਕਲਪਨਾ ਨੂੰ ਜਿੱਤਣ ਆਇਆ ਸੀ ਆਪਣੇ ਮਨ ਨੂੰ ਜਿੱਤਣ ਆਇਆ ਸੀ ਜੇ ਮਨ ਜਿੱਤਿਆ ਜਾਂਦਾ ਮਨ ਇਹਦਾ ਕਾਲ ਹੈ ਜੇ ਮਨ ਮਰ ਜਾਂਦਾ ਤਾਂ ਇਹ ਬਚ ਜਾਂਦਾ ਜੇ ਮਨ ਨਾ ਮਰਿਆ ਤਾਂ ਇਹ ਮਰੂਗਾ ਜੋ ਜਨਮ ਤੇ ਸਰਪਰ ਮਰਨਾ ਤੇ ਪਤਾ ਸੀ ਕਿ ਮਨ ਪੈਦਾ ਹੋਇਆ ਕਾਲ ਪੈਦਾ ਹੋਇਆ ਤੇਰਾ ਉਹ ਜਨਮ ਚ ਤਾਂ ਇਹਦਾ ਕਾਲ ਪੈਦਾ ਹੋਇਆ ਸੀ ਇਹ ਕਾਹਨੂੰ ਪੈਦਾ ਹੋਇਆ ਇਹ ਤਾਂ ਪੈਦਾ ਹੋਊਗਾ ਮਰ ਕੇ ਜਾਂ ਜਨਮ ਹੋਇਆ ਸਰੀਰ ਦਾ ਕਾਲ ਪੈਦਾ ਹੋਇਆ ਇਹਦਾ ਖੁਸ਼ੀਆਂ ਮਨਾਉਂਦੇ ਨੇ ਬਾਜੇ ਵਜਾਉਂਦੇ ਨੇ ਇਹਨਾਂ ਮੂਰਖਾਂ ਨੂੰ ਕੀ ਪਤਾ ਵੀ ਕੀ ਪੈਦਾ ਹੋਇਆ ਪਹਿਲਾਂ ਤਾਂ ਕਾਲ ਰੂਪ ਹੋਇਆ ਜੋ ਜਨਮੇ ਆ ਦੇਖੋ ਜੋ ਜਨਮੇ ਹੈ ਨਾ ਕੌਣ ਜਨਮੇ ਮਨ ਤੇ ਸਰਪਰ ਮਲਦਾ ਇਹਨੇ ਤਾਂ ਮਰਨਾ ਹੀ ਮਲਦਾ ਗੱਲ ਸਰੀਰ ਦੀ ਨਹੀਂ ਗੱਲ ਮੰਦੀ ਹੈ ਇੱਥੇ ਵੀ ਧਿਆਨ ਦੀ ਗੱਲ ਹੈ ਧਿਆਨ ਬਾਹਰ ਆਇਆ ਧਿਆਨ ਨੇ ਅੰਦਰ ਜਾਣਾ ਮਿਲਣਾ ਹੀ ਮਿਲਣਾ ਚਿੱਤ ਪਿਆ ਸਰਤਾਹਾ ਹੈ ਦਰਦ ਤੇ ਕਰਤਾ ਕੁਝ ਕਰਨਾ ਕਰਨਾ ਹੈ ਕੁਝ ਫਿਰ ਇਹ ਜਿਹੜਾ ਗੁਰਪੁਰਬ ਮਨਾਉਣਾ ਉਹ ਤਾਂ ਆਹੀ ਜਨਮੇ ਕੋ ਵਾਜੇ ਵਧਾਈ ਹੋ ਰਿਹਾ ਹੈ ਜੀ ਦੇਖ ਲਓ ਫਿਰ ਹੁਣ ਕੀ ਕਹਿੰਦੇ ਸੋਲੇ ਨੇ ਨਾ ਉਹ ਕਹਿੰਦੇ ਸੋਹਲੜਾ ਗਿਆਨੀ ਗਾਏ ਤਾਂ ਫਿਰ ਅਗਿਆਨੀ ਸੋਹਲੜੇ ਗਾ ਰਹੇ ਆ ਵੀ ਅੱਜ ਗੁਰਪੁਰਬ ਹੈ ਜੀ ਅੱਜ ਪ੍ਰਕਾਸ਼ ਦਿਵਸ ਹੈ ਜੀ ਅੱਜ ਆ ਹੈ ਜੀ ਪਾਗਲ ਤੇ ਉਹਨਾਂ ਨੇ ਮਨਾਏ ਦੀ ਇਹ ਸੋਲੇ ਗਾਉਣ ਦਾ ਟਾਈਮ ਜਦ ਕੋਈ ਮਹਿਮਤੇ ਜਾਂਦਾ ਤਲਵਾਰ ਲੈ ਕੇ ਉਹ ਸੋਲੇ ਗਾਉਣ ਦਾ ਟਾਈਮ ਹੁੰਦਾ ਜੰਗ ਜਿੱਤੀ ਤੇ ਸੋਲੇ ਗਾਈਦੇ ਨੇ ਇਤੋਂ ਕਹੇ ਤਾਂ ਰੋਦੇ ਨੇ ਤਾਂ ਕਿ ਅਸੀਂ ਗੁਰੂ ਅਮਰਦਾਸ ਨੇ ਮਤ ਕੋ ਮੇਰੇ ਪਿੱਛੇ ਰੋਇਓ ਤੋ ਮੈਂ ਮੂਲ ਨਾ ਭਾਵੈ ਸੰਤ ਮਰੇ ਕਿਉਂ ਰੋਈਏ ਜੋ ਆਪਣੇ ਗ੍ਰਹਿ ਜਾਏ ਰੋਗੋ ਸਾਖਤ ਪਪੜੇ ਜੋ ਹਾਟੇ ਹੱਟ ਬਕਾਏ ਉਹ ਗੱਲਾਂ ਕਿੱਥੇ ਗਈਆਂ ਅੱਜ ਜਿਹੜੇ ਭਾਈ ਗੁਰਬਖਸ਼ ਸਿੰਘ ਹੈ ਉਹਨਾਂ ਨੇ ਦੋ ਕੁ ਗੱਲਾਂ ਤਾਂ ਬੜੀਆਂ ਜ਼ੋਰਦਾਰ ਕਹੀਆਂ ਕਹਿੰਦੇ ਬਰਸੀਆਂ ਮਨਾਉਣ ਦਾ ਕੀ ਫਾਇਦਾ ਠੀਕ ਆ ਫਿਰ ਜੇ ਤੁਸੀਂ ਕਹਿੰਦੇ ਨਗਰ ਕੀਰਤਨ 'ਚ ਕਰੋੜਾਂ ਦਾ ਤੁਸੀਂ ਨੁਕਸਾਨ ਕਰਦੇ ਹੋ ਪੰਥ ਨੂੰ ਕੀ ਫਾਇਦਾ ਉਹਦਾ ਕੋਈ ਫਾਇਦਾ ਨਹੀਂ ਸੰਗਤ ਨੂੰ ਇਹ ਕਮਾਈ ਕਰਦੇ ਨੇ ਸੰਗਤ ਦਾ ਪੈਸਾ ਬਰਬਾਦ ਕਰਦੇ ਨੇ ਆਪਣੀ ਸਰਦਾਰੀ ਜੀ ਮੁਕਾਉਂਦੇ ਨੇ ਤਾਂ ਬੋਲਣ ਲੱਗ ਗਏ ਉਹ ਕਹਿੰਦੇ ਵੀ ਮੈਂ 4 ਘੰਟੇ ਲੰਗਰ ਬੰਦ ਕੀਤਾ ਸੀ ਸ਼ਾਇਦ 25 ਤਰੀਕ ਨੂੰ ਹਾਹਾਕਾਰ ਮੱਚ ਗਈ ਵੀ ਜੀ ਬੱਚੇ ਭੁੱਖੇ ਮਰ ਗਏ ਕਹਿੰਦੇ ਆਪਣਾ ਬਹਾਨਾ ਬੱਚਿਆਂ ਨੂੰ ਮੂਰੇ ਕਰਤਾ ਨੌ ਬੱਚਿਆਂ ਨਾਲ ਇਹ ਤਾਂ ਭੁੱਖੇ ਆਪ ਦਾ ਰੋਲਾ ਨਾਲੇ ਘਰੋਂ ਕਹਿੰਦੇ ਖਾ ਕੇ ਨਹੀਂ ਆਏ ਸੀ ਤੁਸੀਂ 4 ਘੰਟੇ ਨਹੀਂ ਤੁਸੀਂ ਬਹਿ ਸਕਦੇ ਇੰਨੀ ਸਿੱਖ ਸਿੱਖ ਕਾਦੇ ਰਹਿ ਗਏ ਆ ਤਾਂ ਸਿੱਖੀ ਫਿਰ ਤਾਂ ਧੱਬਾ ਹੈ ਸਿੱਖੀ ਕਿੱਥੇ ਹੈ ਨਾ ਕੋ ਇਹ ਸਿੱਖ ਥੀ ਨਹੀਂ ਕਦੇ ਵੀ ਹੈ ਕਦੇ ਵੀ ਨਹੀਂ ਸੀ ਸਿੱਖ ਇਹ ਸਾਬਤ ਕਰਨੇ ਦਾ ਸਿੱਖ ਸੀ ਠੀਕ ਹੈ ਜੀ ਅੱਜ ਵਾਲੀ ਸਿੱਖੀ ਹੈ ਨਹੀਂ ਇਹ ਕਿਵੇਂ ਤੁਹਾਡੇ ਕੋਲ ਅੰਦਰ ਆ ਬੜੀ ਇਹ ਤੁਸੀਂ ਪਹਿਲਾਂ ਸਿੱਖ ਸੀ ਕਿਹਨੇ ਬਾਤੀ ਇਹ ਕਿਵੇਂ ਬਣ ਗਈ ਇਹ ਸਾਬਤ ਕਰਦੇ ਹੈ ਇਹ ਮਸਲਾ ਗੰਭੀਰ ਹੋ ਗਿਆ ਹੁਣ ਉਹ ਨਹੀਂ ਗੱਲ ਹੈਗੀ ਹੈ ਕੁਝ ਵੀ ਨਹੀਂ ਕੱਖ ਵੀ ਨਹੀਂ ਕਰ ਸਕੇ ਹੈ ਹਾਂਜੀ ਸੰਜੋਗ ਵਿਜੋਗ ਮੇਰੇ ਪ੍ਰਭ ਕੀਏ ਸ੍ਰਿਸ਼ਟੀ ਉਪਾਏ ਦੁੱਖਾਂ ਸੁਖ ਦੀਏ ਦੁੱਖ ਸੁਖ ਹੀ ਤੇ ਭਏ ਨਿਰਾਲੇ ਗੁਰਮੁਖੀ ਸੀਲ ਤਨਾਹਾ ਹੈ ਇਹ ਸੰਯੋਗ ਹੈ ਸਰੀਰ ਨਾਲ ਜੁੜਨਾ ਸਰੀਰ ਨੂੰ ਛੱਡਣਾ ਬਿਜੋਗ ਹੈ ਇਹ ਤਾਂ ਪ੍ਰਭ ਨੇ ਕੀਤੇ ਨੇ ਬੁੱਧ ਕਹਿੰਦੀ ਹੈ ਮੇਰਾ ਜਿਹੜਾ ਪ੍ਰਭ ਹੈ ਮੇਰੀਆਂ ਮੇਰਾ ਜਿਹੜਾ ਮਾਲਕ ਹੈ ਮੇਰਾ ਜਿਹੜਾ ਮੂਲ ਹੈ ਉਹਦੇ ਕੀਤੇ ਹੋਏ ਨੇ ਆਪਣਾ ਧਿਆਨ ਉਹਨੇ ਆਪ ਜੋੜਿਆ ਮਾਇਆ ਨਾਲ ਆਪਣਾ ਧਿਆਨ ਆਪੇ ਹਟਾਇਆ ਇਹ ਸੰਜੋਗ ਵਿਜੋਗ ਹੈ ਹੁਣ ਸੰਜੋਗ ਬਿਜੋਗ ਕੀ ਹੈ ਹੁਕਮ ਹੀ ਬੰਦਾ ਹੈ ਹੁਕਮ ਨਾਲ ਉਹਨੇ ਜਦ ਹੁਕਮ ਹੋਇਆ ਧਿਆਨ ਜੋੜ ਲਿਆ ਜਾਂ ਹੁਕਮ ਹੋਇਆ ਧਿਆਨ ਹਟਾ ਲਿਆ ਆਈ ਤਾਂ ਜੀਵਨ ਮਰਨ ਹੋ ਜੀਵਨ ਮਰਨ ਹੈ ਕੀ ਸੰਜੋਗ ਵਿਯੋਗ ਵਿਯੋਗ ਮੇਰੇ ਪ੍ਰਭ ਕੀਏ ਉਹਨੇ ਆਪਣਾ ਧਿਆਨ ਜੋੜ ਲਿਆ ਹੁਕਮ ਆਇਆ ਧਿਆਨ ਹਟਾ ਲਿਆ ਸਰੀਰ ਤੋਂ ਤੇ ਤੋਂ ਪਾਏ ਦੁੱਖਾ ਸੁਖ ਦੀਏ ਅਸੀਂ ਇਸ ਪੈਦਾ ਕੀਤਾ ਇਹਦੇ ਕੀ ਹੈ ਦੁੱਖ ਔਰ ਸੁਖ ਜਾਂ ਦੁੱਖ ਦਿੱਤਾ ਹੈ ਸੁਖ ਦਿੱਤਾ ਦੁੱਖ ਦਾਰੂ ਸੀ ਸੁਖ ਰੋਗ ਸੀ ਕਦੇ ਦਾਰੂ ਆ ਕਦੇ ਰੋਗ ਆ ਕਦੇ ਦਾਰੂ ਆ ਕਦੇ ਰੋਗ ਹੈ ਹਸਪਤਾਲ ਹੈਗਾ ਹੀ ਹੈ ਰੋਗ ਤਾਂ ਆਪਣੇ ਆਪੇ ਬਾਤਾਂ ਦਾਰੂ ਦੇਣੀ ਪੈਂਦੀ ਹੈ ਦਵਾਈ ਨਹੀਂ ਲੈਂਦੇ ਰੋਗ ਫਿਰ ਵੱਧ ਜਾਂਦਾ ਦੁੱਖ ਸੁੱਖ ਦੀ ਤੇ ਭੈਣ ਨਾਲ ਜਿਹੜਾ ਦੁੱਖ ਸੁੱਖ ਦੋਹਾਂ ਤੋਂ ਨਿਰਾਲਾ ਹੋ ਜਵੇ ਦੁੱਖ ਸੁੱਖ ਦੀ ਪਰਵਾਹ ਨਾ ਕਰੇ ਦੁੱਖ ਸੁੱਖ ਨੂੰ ਬਰਾਬਰ ਮੰਨ ਲਵੇ ਗੁਰਮੁਖੀ ਸੀਲ ਸੁਨਾ ਹੈ ਉਹ ਗੁਰਮੁਖ ਹੈ ਉਤੇ ਤੇ ਉਹ ਸੀਤਲਤਾ ਦੀ ਸ਼ਾਂਤੀ ਦੀ ਸੰਜੋਗ ਰਹਿਣ ਲੈਂਦਾ ਉਹ ਉਹਦੇ ਦੁੱਖ ਸੁੱਖ ਦਾ ਜਿਹਦੇ ਅਸਰ ਨਾ ਨਾ ਹੋਵੇ ਉਹ ਸੀਲ ਹੈ ਉਹਦੇ ਕੋਲ ਸੀਤਲਤਾ ਦੀ ਸੁਨਾ ਸੀਤਲਤਾ ਦੀ ਸੁਨਾ ਹੈ ਸਤ ਸੰਤੋਖ ਦੀ ਢਾਲ ਸਤ ਸੰਤੋਖ ਸਤਸੰਗ ਤੋਂ ਉਹ ਤਾਰਨ ਕਰ ਲੈਂਦਾ ਉਹ ਗੁਰਮੁਖੀ ਹੈ ਹਾਂਜੀ ਸੰਜੋਗ ਵਿਜੋਗ ਮੇਰਾ ਪ੍ਰਭ ਕੀਏ ਸ੍ਰਿਸ਼ਟੀ ਉਪਾਏ ਦੁੱਖਾਂ ਸੁਖ ਦੀਏ ਇਹ ਪ੍ਰਭ ਦੀ ਆਪਣੀ ਹੀ ਗਲਤੀ ਸੀ ਵੀ ਇਹਨਾਂ ਪ੍ਰਭ ਦਾ ਵਿਜੋਗ ਹੋ ਗਿਆ ਸੱਚਖੰਡ ਤੋਂ ਹੈ ਜੀ ਨਹੀਂ ਨਹੀਂ ਨਹੀਂ ਸਰੀਰ ਨਾਲ ਸੰਜੋਗ ਵਿਜੋਗ ਦੀ ਗੱਲ ਹੈ ਅੱਛਾ ਜੀ ਸਰੀਰ ਦੇ ਨਾਲ ਪ੍ਰਭ ਜੁੜਿਆ ਸੀ ਸੰਜੋਗ ਸੀਗਾ ਹਾਂ ਸਰੀਰ ਨੇ ਆਪਣਾ ਧਿਆਨ ਜੋੜਿਆ ਹੁਕਮ ਹੋਇਆ ਵੀ ਜੋੜ ਧਿਆਨ ਲੈ ਸਰੀਰ ਜਦ ਉਹਨੂੰ ਨੰਬਰ ਆਇਆ ਬਸਾਰ ਕੇ ਆ ਗਿਆ ਉਤੇ ਅੱਛਾ ਵਿਜੋਗ ਦਾ ਕੀ ਅਰਥ ਹੈ ਫਿਰ ਧਿਆਨ ਛੱਡਤਾ ਸਾਹ ਲੈਣ ਤੋਂ ਸਾਹ ਲੈਣ ਵੱਲ ਧਿਆਨ ਹੈ ਉਹਦਾ ਅੱਛਾ ਜੀ ਮੁਕਤੀ ਹੋਈ ਕਿ ਨਹੀਂ ਇਹਦਾ ਕੋਈ ਇਸ਼ਾਰਾ ਨਹੀਂ ਰਿਹਾ ਜੀ ਨਾ ਨਾ ਨਾ ਸੰਜੋਗ ਜੋ ਦੋਰੇ ਹੈ ਦੁੱਖ ਸੁੱਖ ਆ ਗਿਆ ਨਾ ਇਹ ਅੱਲਾ ਦੁੱਖ ਸੁੱਖ ਤੇ ਫਿਰ ਸੀਸ ਨਾਲ ਤਾਂ ਗਿਆ ਕੇ ਠੀਕ ਹੈ ਨੀਕੇ ਸਾਚੇ ਕੇ ਵਪਾਰੀ ਸੱਚ ਸੌਦਾ ਲੈ ਗੁਰ ਵਿਚਾਰੀ ਸੱਚ ਵਖਰ ਜਿਸ ਤਨ ਪੱਲੇ ਸ਼ਬਦ ਸੱਚੈ ਉਹ ਮਹਾ ਹੈ ਜੇ ਸੱਚ ਦਾ ਵਪਾਰ ਕਰਦੇ ਨੇ ਅਗੇ ਉਹ ਸੋਹਣੇ ਨੇ ਉਹ ਸੁੰਦਰ ਨੇ ਉਹਨਾਂ ਦਾ ਸਰੂਪ ਸੁੰਦਰ ਹੋ ਜਾਂਦਾ ਪਰ ਉਹ ਕਰੂਪ ਨਹੀਂ ਰਹਿੰਦੀ ਉਹ ਸਰੂਪ ਹੋ ਜਾਂਦੀ ਹੈ ਸੁਲਖਣੀ ਹੋ ਜਾਂਦੀ ਹੈ ਜੇ ਨਹੀਂ ਕਰਦੀ ਤਾਂ ਕਰੂਪ ਕੋ ਲਖਣੀ ਰਹਿੰਦੀ ਹੈ ਪਹਿਲੀ ਕਰੂਪ ਕੁਜਾਤ ਕੋ ਲਖਣੀ ਸਹਰੇ ਪਈਏ ਬੁਰੀ ਕਰੂਪ ਰਹਿ ਜਾਂਦੀ ਹੈ ਨਾ ਨੂੰ ਇਸ ਲੋਕ ਚ ਨਾ ਉਸ ਲੋਕ ਦੋਸਤੀ ਚੰਗਾ ਸਮਝਿਆ ਜਾਂਦਾ ਜਿਹੜੀ ਸੁਭਤ ਹੁੰਦੀ ਹੈ ਇੱਥੇ ਹਰ ਉੱਥੇ ਦੋਈ ਜਗ੍ਹਾ ਚੰਗੀ ਸਮਝੀ ਜਾਂਦੀ ਹੈ ਉਹਦਾ ਸਰੂਪ ਠੀਕ ਹੁੰਦਾ ਪੰਜ ਸਾਦਾ ਲੈ ਗੁਰ ਵਿਚਾਰੀ ਜਿਹੜੀ ਸੁੰਦਰ ਬੁੱਧੀ ਹੈ ਗੁਰਮੁਖੀ ਬੁੱਧੀ ਹੈ ਉਹ ਸੱਚ ਸੌਦਾ ਇੱਥੇ ਲੈਂਦੀ ਹੈ ਸੱਚ ਦਾ ਵਪਾਰ ਕਰਦੀ ਹੈ ਠੀਕ ਹੈ ਸੱਚੇ ਤੇ ਵਪਾਰੀ ਸੱਚ ਸੌਦਾ ਲੈ ਗੁਰ ਵਿਚਾਰੀ ਸੱਚ ਸੌਦਾ ਸੱਚੀ ਬਾਣੀ ਸੱਚ ਸੌਦਾ ਕਿ ਸੱਚੀ ਬਾਣੀ ਨੂੰ ਵਿਚਾਰਦੇ ਨੇ ਸੱਚੀ ਬਾਣੀ ਪੜ੍ਹਦੇ ਨੇ ਸੱਚੀ ਬਾਣੀ ਵਿਚਾਰਦੇ ਨੇ ਸੱਚੀ ਬਾਣੀ ਯਾਦ ਕਰਦੇ ਨੇ ਸੱਚੀ ਬਾਣੀ ਸੁਣਦੇ ਨੇ ਸੱਚੀ ਬਾਣੀ ਬੋਲਦੇ ਨੇ ਉਹਦੇ ਵਿੱਚੋਂ ਬਾਣੀ ਦੇ ਕਿਆ ਵਿਚਾਰ ਹੈ ਉਹਦੀ ਵਿਚਾਰ ਕਰਕੇ ਉਹਦਾ ਜਿਹੜਾ ਤਤ ਹੈ ਉਹ ਖੰਦੇ ਨੇ ਤਤ ਚੁਗੇ ਮਿਲੇ ਇੱਕ ਸੇ ਨਾਨਕ ਫਾਸਲਾ ਰੰਚ ਜੇ ਇਕੱਠੇ ਹੋ ਕੇ ਗੁਰਮੁਖ ਗੁਰਮੁਖ ਗੁਰਬਾਣੀ ਦਾ ਤਤ ਵਿਚਾਰ ਕਰਨ ਤਤ ਖਾਣ ਚੁਗਣ ਫੇਰ ਨਹੀਂ ਫਸਦੇ ਫੇ ਉਹਨਾਂ ਦਾ ਰੰਗ ਇੱਕ ਵਾਲ ਵੀ ਮਾਇਆ 'ਚ ਨਹੀਂ ਫਸਿਆ ਰਹਿ ਸਕਦਾ ਇਹ ਵਕਾਰ ਵਾਲ ਬਿੰਦਾ ਨਹੀਂ ਕਰ ਸਕਦੇ ਉਹਨਾਂ ਦਾ ਕੋਈ ਵੀ ਸੱਚਾ ਵਖਰ ਜਿਸ ਤਨ ਪੱਲੇ ਕਹਿੰਦੇ ਸੱਚਾ ਵਖਰ ਸੱਚਾ ਧਿਆਨ ਜਿਹਦੇ ਪੱਲੇ ਹੋਵੇ ਸਭ ਦੀ ਸੱਚਾ ਹੈ ਉਹ ਵਾਹਾ ਹੈ ਉਹ ਸਭ ਸੱਚੇ ਦਾ ਹਰ ਵਕਤ ਉਹਨੂੰ ਰਛਾ ਚੜਿਆ ਰਹਿੰਦਾ ਸਭ ਸੱਚਾ ਉਹ ਵਾਹਾ ਹੈ ਉਹਦੇ ਅੰਦਰ ਸੱਚ ਸ਼ਬਦ ਦਾ ਨਸ਼ਾ ਰਹਿੰਦਾ ਹੈ ਠੀਕ ਹੈ ਇੱਥੇ ਲੈ ਦੇ ਅਰਥ ਬੜੇ ਸਾਫ਼ ਹੈ ਸੱਚ ਸੌਦਾ ਲੈ ਲੈਣ ਵਾਸਤੇ ਪ੍ਰਾਪਤ ਕਰਨ ਵਾਸਤੇ ਉਹ ਜਿਹੜਾ ਨਾਮ ਲੈਣਾ ਉਹ ਵੀ ਆ ਲੈਣਾ ਹੀ ਹੈ ਪ੍ਰਾਪਤ ਕਰਨਾ ਅੱਛਾ ਜੀ ਇੱਥੇ ਸੱਚ ਨਾਮ ਲੈਣ ਨੂੰ ਸੱਚ ਸੌਦਾ ਲੈਣਾ ਕਹਿੰਦਾ ਨਾਮ ਸੌਦਾ ਕਹਿੰਦਾ ਤੇ ਵਸਤੂ ਕਹਿੰਦਾ ਵਸਤੂ ਵੀ ਤਾਂ ਸੌਦਾ ਹੀ ਹੁੰਦਾ ਠੀਕ ਹੈ ਜੀ ਵਪਾਰੀ ਵਪਾਰੀ ਤੇ ਚੀਜ਼ ਦਾ ਹੋਊ ਸੱਚ ਵਖਰ ਜਿਸ ਧਨ ਪੱਲੇ ਵੈਰੂ ਵੈਰੂ ਵਾਲੇ ਕਿਵੇਂ ਵਪਾਰ ਕਰਨਗੇ ਮੈਨੂੰ ਦੱਸੋ ਲੋਕ ਦਾ ਉਹ ਗੁਰ ਵਿਚਾਰ ਤਾਂ ਕਰਦੇ ਨਹੀਂ ਹੈ ਉਹਦਾ ਗੁਰ ਵਿਚਾਰ ਵੀ ਨਹੀਂ ਕਰਦੇ ਗੁਰ ਵਿਚਾਰ ਕੀ ਕਰਨੀ ਹੈ ਅੱਛਾ ਸੱਚਾ ਵਖਰ ਜਿਸ ਧਨ ਪੱਲੇ ਸੱਚਾ ਔਰ ਸੱਚ ਵਖਰ ਚ ਫਰਕ ਹੈ ਸੱਚਾ ਵਖਰ ਦਾ ਕੀ ਅਰਥ ਬਣਦਾ ਨਾਮ ਪਦਾਰਥ ਗਿਆਨ ਸੱਚਾ ਹੈ ਸੱਚ ਚੇਤਨ ਸੱਚ ਦਾ ਗਿਆਨ ਸੱਚਾ ਵਖਰਦਾ ਅੱਛਾ ਇਹ ਨਾਮ ਪਦਾਰਥ ਹੈ ਗਿਆਨ ਪਦਾਰਥ ਗਿਆਨ ਪਦਾਰਥ ਇਹ ਤਾਂ ਨਾ ਪੱਲੇ ਉਹ ਜਿਹੜਾ ਨਾਮ ਪਦਾਰਥ ਉਹ ਤਾਂ ਅਸੀਂ ਲੀਨ ਹੋਣੇ ਨੇ ਉਹ ਕਿਵੇਂ ਪੱਲੇ ਹੋ ਜੂ ਸਾਡੇ ਅੱਛਾ ਜੀ ਉਹ ਪੱਲੇ ਕਿਵੇਂ ਹੋ ਜੂਗਾ ਉਹ ਤਾਂ ਸਰਬਿਆਪੀ ਹੈ ਜਿਹੜਾ ਅੱਗੇ ਸ਼ਬਦੀ ਸੱਚੇ ਉਮਾਹਾ ਹੈ ਇਹ ਫਿਰ ਨਾਮ ਪਦਾਰਥ ਹੈ ਹਾਂ ਇਹ ਨਾਮ ਪਦਾਰਥ ਹੈ ਉਹ ਮਹਾਰਿਆਂ ਦਾ ਉਹਨਾਂ ਨੂੰ ਉਹਦਾ ਹਾਂਜੀ ਆਚੀ ਸੌਦੀ ਟੋਟਾ ਆਵੇ ਗੁਰਮੁਖੀ ਵਣਜ ਕਰੇ ਪ੍ਰਭ ਭਾਵੈ ਪੂੰਜੀ ਸਾਬਤ ਰਾਸ ਸਲਾਮਤ ਚੂਕਾ ਜਮਕਾ ਫਾਹਾ ਹੈ ਕੱਚੀ ਸੌਦੀ ਟੋਟਾ ਆਵੇ ਜਿਹੜੇ ਕੱਚੇ ਸੌਦੇ ਕਰਦੇ ਆ ਨਾ ਅਸੀਂ ਸੌਦੇ ਕੋ ਬਚੇ ਇੱਕ ਇਹ ਚ ਘਾਟਾ ਹੀ ਘਾਟਾ ਗੁਰਮੁਖੀ ਬਣ ਕਰੇ ਪ੍ਰਭਾਵਾ ਗੁਰਮੁਖ ਤਾਂ ਉਹ ਬਣ ਕਰਦਾ ਜਿਹੜਾ ਪ੍ਰਭ ਨੂੰ ਚੰਗਾ ਲੱਗਦਾ ਗੁਰਮੁਖ ਆਪਣੇ ਮਨ ਦੇ ਲੈਵਲ ਤੇ ਬਣ ਨਹੀਂ ਕਰਦਾ ਮਨਮੁਖਾਂ ਨਾਲ ਨਹੀਂ ਬਹਿੰਦਾ ਸਾਖਤਾਂ ਦੇ ਤੋਂ ਦੂਰ ਰਹਿੰਦਾ ਸਾਖਤਾਂ ਦੀ ਭੀੜ ਤੋਂ ਦੂਰ ਰਹਿੰਦਾ ਫਿਰ ਸਾਖਤਾਂ ਦੀ ਹੁੰਦੀ ਹੈ ਗੁਰਮੁਖਾਂ ਦੀ ਭੀੜ ਨਹੀਂ ਹੁੰਦੀ ਗੁਰਮੁਖ ਵਿਰਲੇ ਹੁੰਦੇ ਨੇ ਪੂੰਜੀ ਸਾਬਤ ਰਾਸ ਸਲਾਮਤ ਉਹਦਾ ਪੂੰਜੀ ਸਾਬਤ ਹੁੰਦੀ ਹੈ ਗਿਆਨ ਸਾਬਤ ਹੁੰਦਾ ਇੱਕ ਮਨ ਇੱਕ ਚਿੱਤ ਰਹਿੰਦਾ ਰਾਹ ਸਲਾਮਤ ਜਿਹੜੀ ਉਹਦੀ ਰਾਸੀ ਕੋਲ ਗਿਆਨ ਉਹ ਵੀ ਸਲਾਮਤ ਰਹਿੰਦਾ ਘਾਟਾ ਪੈਂਦਾ ਜੀ ਉਹ ਚੁੱਕਾ ਜਮਕਾ ਖਾਣਾ ਹੈ ਪਰ ਉਹ ਨੇੜੇ ਵੀ ਨਹੀਂ ਆਉਂਦਾ ਉਹਦਾ ਜਿਹੜਾ ਜਮਦਾ ਫਾਹਾ ਉਹ ਕਟਿਆ ਹੋਇਆ ਉਹਦਾ ਜਾਂ ਪਰਮ ਨਹੀਂ ਹੈ ਉਹਦੇ ਅੰਦਰ ਕੁਝ ਵੀ ਉਹਨੂੰ ਕਿਸੇ ਚੀਜ਼ ਦਾ ਕੋਈ ਪਰਮ ਨਹੀਂ ਨਾ ਉਹਨੂੰ ਆਪਣੇ ਗਿਆਨ ਦਾ ਪਰਮ ਨਾ ਉਹਨੂੰ ਉਹਨੂੰ ਕਿਸੇ ਚੀਜ਼ ਦਾ ਪਰਮ ਹੀ ਨਹੀਂ ਹਾਂਜੀ ਸਭ ਕੋ ਬੋਲੇ ਆਪਣ ਭਾਣਾ ਮਨਮੁਖ ਦੂਜੇ ਬੋਲੀ ਨਾ ਜਾਣੈ ਕੀ ਕੀਮਤ ਅੰਦਲੀ ਬੋਲੀ ਆਏ ਗਿਆ ਦੁਖਤਾਹਾ ਹੈ ਸਾਰੇ ਜਿੰਨੇ ਬੋਲਦੇ ਨੇ ਨਾ ਪ੍ਰਚਾਰਕ ਆਪਣੀ ਤ੍ਰਿਕੁਟੀ ਚੋਂ ਬੋਲਦੇ ਨੇ ਸਾਰੇ ਆਏ ਜਿਹੜੇ ਟੀਕੇ ਲਿਖੇ ਮੰਨ ਕੇ ਬਾਣੇ ਬੋਲੇ ਨੇ ਸਾਰੇ ਆਪਣੇ ਬਾਣੇ ਬੋਲੇ ਨੇ ਗੁਰ ਕੇ ਬਾਣੇ ਬੋਲਣਾ ਬਹੁਤ ਔਖਾ ਹੈ ਮਨਮੁਖ ਨਹੀਂ ਜਾਣਦੇ ਗੁਰ ਕੇ ਬਾਣੇ ਬੋਲਣਾ ਗੁਰ ਕੇ ਬਾਣੇ ਬੋਲਣਾ ਗੁਰਬਾਣੀ ਦੇ ਵਿੱਚ ਰਹਿ ਕੇ ਗੁਰਬਾਣੀ ਦੀ ਕਾਲ ਦੇ ਅੰਦਰ ਰਹਿ ਕੇ ਬੋਲਣਾ ਪਊਗਾ ਜਿਵੇਂ ਅੱਖਰ ਬੁਲਾਉਣਗੇ ਗੁਰਬਾਣੀ ਦੇ ਉਵੇਂ ਬੋਲਣਾ ਪਊਗਾ ਸਭ ਤੋਂ ਬੋਲਾ ਆਪਣੇ ਭਾਣੇ ਮਨੁੱਖ ਦੂਜੇ ਬੋਲੀ ਨਾ ਜਾਣੇ ਦੂਜੀ ਬੋਲੀ ਤਾਂ ਮਨੁੱਖ ਜਾਣਦਾ ਹੀ ਨਹੀਂ ਗੁਰਕੇ ਭਾਣੇ ਵਾਲੀ ਬੋਲੀ ਤਾਂ ਜਾਣਦਾ ਹੀ ਨਹੀਂ ਮਨੁੱਖ ਮਨੁੱਖ ਨੇ ਸਾਰੇ ਜਿੰਨੇ ਪ੍ਰਚਾਰਕ ਨੇ ਇਹਨਾਂ ਤੋਂ ਗਲਤੀਆਂ ਹੁੰਦੀਆਂ ਨੇ ਇਹ ਬੋਲੀ ਜਾਣਦੇ ਨਹੀਂ ਅਗਲੇ ਕੀ ਮਤ ਬੰਦੀ ਬੋਲੀ ਹੁੰਦੇ ਨੇ ਸਾਰੇ ਮਾਇਆ ਦੇ ਕੀਤੇ ਇਹਨਾਂ ਦੀ ਮਤ ਵੀ ਲਈ ਬੋਲੀ ਆ ਪੜਦੇ ਚਾਹੇ ਪਾਣੀ ਨੇ ਇਹ ਤਾਂ ਸੁਣੀ ਸੁਣਾਈ ਫੜੀ ਜਾਂਦੇ ਨੇ ਆਏ ਗਿਆ ਦੁੱਖ ਆਏ ਆਏ ਔਰ ਚਲੇ ਗਏ ਦੁੱਖ ਉੱਥੇ ਦਾ ਉੱਥੇ ਹੀ ਰਿਹਾ ਦੁੱਖ ਨਹੀਂ ਘਟਿਆ ਇਹਨਾਂ ਦਾ ਬਿਲਕੁਲ ਵੀ ਜੇ ਜੇ ਦੁਖੀ ਆਏ ਸੀ ਉਹ ਤੋਂ ਜ਼ਿਆਦਾ ਦੁਖੀ ਹੋ ਕੇ ਚਲੇ ਗਏ ਠੀਕ ਹੈ ਜੀ ਅੰਦਲੇ ਕੀਮਤ ਅੰਨੀ ਬੋਲੀ ਹੈ ਤੇ ਨੇ ਠੀਕ ਹੈ ਉਹੀ ਸੰਗਤਾਂ ਨੂੰ ਵੰਡੀ ਜਾਂਦੇ ਆ ਸੰਗਤ ਵੀ ਅੰਨੀ ਬੋਲੀ ਹੋਈ ਜਾਂਦੀ ਹੈ ਜੀ ਅੰਨੀ ਬੋਲੀ ਪਹਿਲਾਂ ਹੀ ਆ ਸੰਗਤ ਤਾਂ ਜੇ ਸੰਗਤ ਅੰਨੀ ਬੋਲੀ ਨਾ ਹੋਵੇ ਇਹਨਾਂ ਨੂੰ ਸਪੜਾ ਨਾ ਦੇਵੇ ਇਹਨਾਂ ਨੂੰ ਬਾਹਰ ਨਾ ਕੱਢੇ ਇੱਥੋਂ ਸੰਗਤ ਤਾਂ ਪਹਿਲਾਂ ਅੰਨੀ ਬੋਲੀ ਹੈ ਵਿਚਾਰੀ ਹਾਂਜੀ ਦੁੱਖ ਮੈਂ ਜਨਮੈ ਦੁੱਖ ਮੈਂ ਮਰਨਾ ਦੁੱਖ ਨਾ ਮਿਟੈ ਬਿਨ ਗੁਰ ਕੀ ਸਰਣਾ ਦੁਖੀ ਉਪਜੈ ਦੁਖੀ ਬਿਨਸੈ ਕਿਆ ਲੈ ਆਇਆ ਕਿਆ ਲੈ ਜਾਹਾ ਹੈ ਦੁੱਖ ਮੈਂ ਜਨਮਾ ਦੁੱਖ ਮੈਂ ਮਰਨਾ ਦੁੱਖ ਜੰਮੇ ਨੇ ਦੁੱਖ ਜੇ ਮਰ ਜਾਣਾ ਦੁੱਖ ਨਾ ਮਟੇ ਬਿਨ ਗੁਰ ਕੀ ਸ਼ਰਨ ਗੁਰ ਕੀ ਸ਼ਰਨ ਬਿਨਾ ਗੁਰ ਕੇ ਭਾਣੇ ਦੇ ਵਿੱਚ ਆਏ ਤੇ ਬਿਨਾ ਦੁੱਖ ਨਹੀਂ ਮਿਟ ਸਕਦਾ ਦੁੱਖੀ ਉਪਜਾ ਦੁੱਖੀ ਬਿਨਸੈ ਦੁੱਖਾਂ ਚ ਉਪਜਿਆ ਮਨ ਉਪਜਿਆ ਦੁੱਖਾਂ ਚ ਮਨ ਬਿਨਸ ਗਿਆ ਦੁੱਖਾਂ ਦੇ ਧਿਆਨ ਬਾਹਰ ਆਇਆ ਦੁੱਖਾਂ ਦੇ ਧਿਆਨ ਚਲਾ ਗਿਆ ਦੁੱਖਾਂ ਦੇ ਸੁਰਤ ਪੈਦਾ ਹੋਈ ਦੁੱਖਾਂ ਦੇ ਸੁਰਤ ਮਾਰੀ ਗਈ ਕਿਆ ਲੈ ਆਇਆ ਕਿਆ ਲੈ ਜਾ ਹੈ ਤਸ ਕੀ ਲੈ ਕੇ ਆਇਆ ਸੀ ਕੀ ਲੈ ਗਿਆ ਬਈ ਦੁੱਖ ਚਾਇਆ ਸੀ ਦੁੱਖ ਤੇ ਚਲਾ ਗਿਆ ਤਾਕਤ ਦੀ ਜ਼ਿੰਦਗੀ ਹੈ ਤੇ ਉਹਨਾਂ ਲੋਕਾਂ ਦੀ ਜ਼ਿੰਦਗੀ ਹੈ ਜਿਹੜੇ ਰਾਜ ਨੂੰ ਭਜਦੇ ਨੇ ਮਾਇਆ ਨੂੰ ਭਜਦੇ ਨੇ ਜਿਨ੍ਹਾਂ ਦੀ ਕੌਮ ਉਹ ਉਹਨਾਂ ਦੀ ਜ਼ਿੰਦਗੀ ਹੈ ਉਹਨਾਂ ਦਾ ਜ਼ਿੰਦਗੀ ਦਾ ਰਿਜ਼ਲਟ ਹੈ ਆ ਹੀ ਉਹਨਾਂ ਕੋਲ ਕੌਣ ਸਿੱਖੀ ਦਾ ਕੀ ਹੈ ਤੁਹਾਡੇ ਕੋਲ ਦੁਖੀ ਉਪਜੈ ਦੁਖੀ ਬਿਨਸੈ ਕਿਆ ਲੈ ਆਇਆ ਕਿਆ ਲੈ ਜਾਹਾ ਹੈ ਚੱਲੇ ਜੁਆਰੀ ਦੋ ਹੱਥ ਝਾੜ ਹੈ ਜੀ ਹਾਂ सच्ची करनी गुर की तिरकारा आवण जान नहीं जम धारा दाल छोड़ी तत् मूल पराता मन साचा उमाहा है सच्ची करनी गुर की सरकारा ਸੱਚੀ ਕਰਨੀ ਕੀ ਹੈ ਜੇ ਹੁਕਮ ਦੇ ਵਿੱਚ ਚੱਲੇ ਗੁਰ ਕੀ ਜੋ ਗੁਰ ਕਾ ਪਾਣਾ ਉਹਨੂੰ ਸਿਰ ਤੇ ਮੰਨ ਕੇ ਚੱਲੇ ਫਿਰ ਸਿਰ ਤੇ ਸੱਚੀ ਕਾਰ ਹੈ ਸੱਚੀ ਬਾਣੀ ਅਨੁਸਾਰ ਚੱਲੇ ਗੁਰ ਕੀ ਗੁਰਬਾਣੀ ਅਨੁਸਾਰ ਚੱਲੇ ਇਹ ਸਰਕਾਰ ਹੈ ਸਿਰ ਦੇ ਉੱਤੇ ਇਹ ਕੰਮ ਸਾਡੇ ਹੁਕਮ ਹੈ ਚੱਲਣ ਦਾ ਹੁਕਮ ਚੱਲੇ ਆਵਣ ਜਾਣ ਨਹੀਂ ਜਮ ਧਾਰਾ ਫਿਰ ਆਉਣਾ ਜਾਣਾ ਕੱਟਿਆ ਜਾਊਗਾ ਜਮ ਦੀ ਜਿਹੜੀ ਧਾਰਾ ਹੈ ਨਾ ਜਮਨਾ ਇਹ ਜਾਂ ਕਾ ਮਾਰਗਾ ਇਹਦੇ ਚੋਂ ਬਾਹਰ ਹੋ ਜਾਊਗਾ ਫਿਰ ਇਹ ਨਹੀਂ ਰਹਿੰਦਾ ਫਿਰ ਇਹ ਜਮ ਦੀ ਦਾ ਜਮ ਦੀ ਤਲਵਾਰ ਦੇ ਸਿਰ ਤੋਂ ਚੱਕੀ ਜਾਊਗੀ ਢਾਲ ਛੋਟ ਤਤ ਮੂਲ ਪਰਾਤਾ ਇਹ ਢਾਲ ਨੂੰ ਛੱਡ ਕੇ ਜਿਹੜਾ ਮੂਲ ਤਤ ਨੂੰ ਲੱਗ ਜਵੇ ਢਾਲ ਕੀ ਹੈ ਤਿਰਕੁਟੀ ਢਾਲ ਹੈ ਜਿਹੜੀ ਤਿਰਕੁਟੀਆ ਢਾਲ ਹੈ ਸਰੀਰ ਢਾਲ ਹੈ ਇਹ ਝੂਠ ਨਾਲ ਜੁੜੀ ਹੋਈ ਹੈ ਇਹਨੂੰ ਛੱਡ ਦੇਵੇ ਜਿਹੜਾ ਮੂਲ ਤੱਤ ਹੈ ਇਹਦਾ ਆਪਣਾ ਮੂਲ ਤੱਤ ਇਹਦੇ ਨਾਲ ਜੁੜ ਜਵੇ ਤੱਤ ਮੂਲ ਪਰਾਤਾ ਮਨ ਸਾਚਾ ਉਹ ਹੈ ਫਿਰ ਮਨ ਨੂੰ ਸੱਚ ਦਾ ਨਸ਼ਾ ਚੜਦਾ ਹੈ ਫਿਰ ਸੱਚ ਦੇ ਨਸ਼ੇ 'ਚ ਮਨ ਜਿਹੜਾ ਹੈਗਾ ਫਿਰ ਸੱਚ ਦਾ ਨਸ਼ਾ ਹੁੰਦਾ ਉਹ ਸੱਚ ਦਾ ਰੰਗ ਫਿਰ ਚੜਦਾ ਹਾਂਜੀ ਦਾਲ ਛੋਡੀ ਤਤ ਮੂਲ ਪਰਾਤਾ ਮਨ ਸਾਚਾ ਉਮਾਹਾ ਹੈ ਇਹ ਹੁਣ ਪੂਰਨ ਬ੍ਰਹਮ ਹੋ ਗਿਆ ਹੈ ਜੀ ਹਾਂ ਜਿਹੜਾ ਆਪਣੇ ਨਾਲ ਜੁੜ ਗਿਆ ਹਿਰਦੇ ਚ ਗਿਆ ਤਿਰਕੁਟੀ ਛੁੱਟੀ ਦਸਵਾਂ ਦਾਰ ਖੋਲਿਆ ਦਸਵਾਂ ਦਾਰ ਜਾਵੜੇ ਆਪਣੇ ਮੂਲ ਨਾਲ ਜੁੜ ਗਿਆ ਜਿਹੜਾ ਸਰੀਰ ਨੂੰ ਛੱਡ ਕੇ ਢਾਲ ਨੂੰ ਛੱਡ ਕੇ ਹਾਂਜੀ ਹਰੀ ਕੇ ਲੋਕ ਨਹੀਂ ਜਮ ਮਾਰੈ ਨਾ ਦੁੱਖ ਦੇਖੈ ਪੰਥੀ ਕਰਾਰੈ RAM ਨਾਮ ਘਟ ਅੰਤਰ ਪੂਜਾ ਔਰ ਨਾ ਦੂਜਾ ਕਾਹਾ ਹੈ ਹਰ ਕੇ ਲੋਕ ਨਹੀਂ ਜਮ ਮਾਰੈ ਜਿਹੜੇ ਹਰ ਕੇ ਲੋਕ ਨੇ ਉਹਨੂੰ ਜਮ ਨਹੀਂ ਮਾਰਦਾ ਜਮ ਨਹੀਂ ਮਾਰ ਸਕਦਾ ਹਰ ਕੇ ਲੋਕਾਂ ਨੂੰ ਹਰ ਦੇ ਨੇੜੇ ਜਮ ਨਹੀਂ ਆਉਂਦਾ ਹਰ ਕੇ ਲੋਕ ਹਰ ਦੇ ਨੇੜੇ ਰਹਿੰਦੇ ਨੇ ਹਰ ਦੇ ਚਰਨਾਂ ਨਾਲ ਲੱਗੇ ਰਹਿੰਦੇ ਨੇ ਹਰ ਦੇ ਨੇੜੇ ਜਮ ਨਹੀਂ ਆਉਂਦਾ ਹੁੰਦਾ ਪਰਮ ਨਹੀਂ ਆਉਂਦਾ ਨਾ ਦੁੱਖ ਦੇਖਾਂ ਪੰਥ ਕਰਾਰ ਹੈ ਉਹ ਦੁੱਖ ਨੂੰ ਦੇਖਦੇ ਹੀ ਨਹੀਂ ਦੁੱਖ ਆਉਂਦਾ ਚਲਾ ਜਾਂਦਾ ਧਿਆਨ ਹੀ ਨਹੀਂ ਦਿੰਦੇ ਦੇਖਣ ਦਾ ਮਤਲਬ ਧਿਆਨ ਹੀ ਨਹੀਂ ਦਿੰਦੇ ਦੁੱਖ ਵੱਲ ਨਾ ਦੁੱਖ ਦੇਖਾਂ ਪੰਥ ਕਰਾਰ ਹੈ ਐਸੇ ਰਸਤੇ ਚੱਲਦੇ ਨੇ ਕਰਾਰੇ ਕਿਹੜੇ ਰਸਤੇ ਚੱਲਦੇ ਨੇ ਐਸੇ ਕਿਹੜਾ ਰਸਤਾ ਉਹਨਾਂ ਦਾ ਪੰਥ ਵਿਖ ਵਿਖੜਾ ਪੰਥ ਹੈ ਸੁੱਖਾਂ ਵੱਲ ਧਿਆਨ ਨਹੀਂ ਹੁੰਦਾ ਧਿਆਨ ਹੁੰਦਾ ਸੁਖ ਸਾਗਰ ਵੱਲ ਸੁਖ ਸਾਗਰ ਵੱਲ ਨੂੰ ਵਧ ਰਿਹਾ ਧਿਆਨ ਸੁਖ ਸਾਗਰ ਨੇ ਰੱਖਣਾ ਦੁੱਖ ਵੱਲ ਕੀ ਰੱਖਣ ਦੁੱਖ ਸਾਗਰ ਤੋਂ ਤਾਂ ਨਿਕਲ ਰਹੇ ਆ ਬਾਹਰ ਨੂੰ ਜਾਂ ਦੁੱਖ ਸਾਗਰ ਤੋਂ ਬਾਹਰ ਨੂੰ ਨਿਕਲ ਰਹੇ ਆ ਦੁੱਖ ਤਾਂ ਸਾਗਰ 'ਚ ਹੋਣਗੇ ਦੁੱਖ ਸਾਗਰ ਤਾਂ ਦੁੱਖ ਭਰੇ ਹੋਏ ਹਨ ਇਹਨਾਂ ਦਾ ਧਿਆਨ ਕੀ ਰੱਖਣਾ ਧਿਆਨ ਸੁਖ ਸਾਗਰ ਦਾ ਰੱਖਣਾ ਇਹ ਤਾਂ ਤਿਆਗਣੇ ਨੇ ਪਹਿਲਾਂ ਧਿਆਨ ਤਿਆਗਦਾ ਦੁੱਖਾਂ 'ਚੋਂ ਫਿਰ ਆਪੇ ਫਿਰ ਸੁਖ ਸਾਗਰ ਚਲੇ ਗਏ ਹੁਣ ਦੁੱਖ ਪਿੱਛੇ ਰਹਿ ਜਾਣਗੇ ਅਸੀਂ ਗਾਂ ਚਲੇ ਜਾਵਾਂਗੇ RAM ਨਾਮ ਘਟ ਅੰਤਰ ਪੂਜਾ ਅੰਤਰ ਕੀ ਹੈ RAM ਨਾਮ ਘਟ ਦੇ ਅੰਦਰ ਹੈ ਔਰ ਇਹੀ ਪੂਜਾ ਇਸੇ ਦੀ ਪੂਜਾ ਇਹਦੇ ਅੱਗੇ ਸਭ ਕੁਝ ਅਰਪਣ ਕੀਤਾ ਹੋਇਆ ਅਵਰ ਨਾ ਦੂਜਾ ਕਹਾ ਹੈ ਹੋਰ ਕੋਈ ਸ਼ਿਵ ਨਹੀਂ ਉਹਨਾਂ ਦੇ ਅੰਦਰ ਹਿਰਦੇ 'ਚ RAM ਨਾਮ ਤੋਂ ਬਿਨਾ ਕੁਝ ਹੈ ਹੀ ਨਹੀਂ ਉਸੇ ਦੇ ਅੱਗੇ ਸਭ ਕੁਝ ਅਰਪਣ ਕੀਤਾ ਹੋਇਆ ਹਿਰਦੇ 'ਚ ਜਿਹੜਾ ਨਾਮ ਹੈ ਸਭ ਕੁਝ ਉਹਦੇ ਆਸਰੇ ਛੱਡਿਆ ਹੋਇਆ ਦੁਨੀਆ ਦਾ ਸਾਰਾ ਚੜਾਵਾ ਉਸ ਨੂੰ ਚੜਾਤਾ ਹਾਂਜੀ ਕੋੜ ਨਾ ਕਥਨ ਸਿਫਤੀ ਸਜ਼ਾਈ ਜੋ ਤੁਧ ਭਾਵੇਂ ਰਹੇ ਰਜ਼ਾਈ ਦਰਗਾਹ ਪੈਂਦੇ ਜਾਨ ਸੁਹੇਲੇ ਹੁਕਮੀ ਸੱਚੇ ਪਾਤਸ਼ਾਹ ਹੈ ਔਰ ਨਾ ਕਥਨ ਸਿਫਤ ਸਜਾਈ ਜਿਹੜੀ ਉਹਦੀ ਸਿਫਤ ਹੈ ਔੜਕ ਨਹੀਂ ਹੈ ਜਿੰਨੀ ਮਰਜ਼ੀ ਕਸਮ ਕਰੀ ਜਾਓ ਉਹਦੀ ਸਿਫਤ ਉਹਦੀ ਸਿਫਤ ਜਿੰਨੀ ਮਰਜ਼ੀ ਕਸਮ ਕਰੀ ਜਾਓ ਉਹਦੀ ਔੜ ਨਹੀਂ ਜੇ ਸਜ਼ਾ ਦੀ ਕਸਮ ਕਰੀਏ ਉਹਦੀ ਵੀ ਔੜ ਨਹੀਂ ਦੂਆ ਪਾਸਾ ਜੇ ਨਹੀਂ ਕਥਨ ਕਰਾਂਗੇ ਤਾਂ ਸਜ਼ਾਈ ਜਿਹੜੇ ਨੇ ਉਹਦਾ ਉਹਦੀ ਵੀ ਕੋਈ ਪਤਾ ਨਹੀਂ ਕਦੋਂ ਸਜ਼ਾ ਮੁੱਕੇ ਸਿਫਤਾਂ ਦੀ ਵੀ ਕੋਈ ਅੰਤ ਨਹੀਂ ਜੋ ਤੋਂ ਤਾਂ ਭਾਵ ਹੈ ਰਹਿ ਰਜਾਈ ਪਰ ਜੇ ਮੈਂ ਤੈਨੂੰ ਚਾਹੁੰਦਾ ਉਵੇਂ ਤੇਰੀ ਰਜਾ 'ਚ ਰਹਿਣੇ ਆ ਸੀ ਤਾਂ ਜੋ ਤੁਧ ਭਾਵੈ ਰਹਿ ਰਜਾਈ ਉਹਦੇ ਭਾਣੇ 'ਚ ਰਹਿਣਾ ਚਾਹੀਦਾ ਰਜ਼ਾਈ ਦੇ ਪਾਣੇ 'ਚ ਰਜ਼ਾ ਦਾ ਮਾਲਕ ਹੈ ਜਿਹੜਾ ਹੁਕਮ ਰਜ਼ਾਈ ਚੱਲਣਾ ਦਰਗਾਹ ਪੈਂਦਾ ਜਾਨ ਸੁਹੇਲੇ ਜਿਹੜੇ ਦਰਗਾਹ ਦੇ ਰਸਤੇ ਪਏ ਹੋਏ ਨੇ ਉਹ ਜਾਣ ਲੋ ਹੀ ਸੌਖੇ ਨੇ ਉਹਨਾਂ ਨੂੰ ਸੌਖੇ ਮੰਨ ਲਓ ਜਿਹੜੇ ਦਰਗਾਹ ਚੱਲਦੇ ਨੇ ਉਹੀ ਦੁਖੀ ਨੇ ਸਹਿਲੇ ਹੁਕਮ ਸੱਚੇ ਪਾਤਸ਼ਾਹ ਹੈ ਇਹ ਸੱਚੇ ਪਾਤਸ਼ਾਹ ਦੇ ਜੋ ਹੁਕਮ ਹੈ ਇਹ ਸੱਚੇ ਪਾਤਸ਼ਾਹ ਦਾ ਹੁਕਮ ਹੈ ਵੀ ਉਹ ਸਹਿਲੇ ਨੇ ਅਸੀਂ ਨਹੀਂ ਕਹਿ ਰਹੇ ਉਹ ਕਹਿ ਰਿਹਾ ਪਰਮੇਸ਼ਰ ਕਹਿ ਰਿਹਾ ਕਿ ਉਹ ਸੌਖੇ ਨੇ ਤੁਹਾਡੇ ਨੂੰ ਉਹਨਾਂ ਦਾ ਮਨ ਸੌਖਾ ਅੰਦਰੋਂ ਸੌਖੇ ਨੇ ਬਾਹਰੋਂ ਉਹਨਾਂ ਦੇਖੋ ਉਹਨਾਂ ਨੂੰ ਅੰਦਰੋਂ ਦੇਖੋ ਹਾਂਜੀ ਹੁਕਮ ਹੀ ਸੱਚੇ ਪਾਤਸ਼ਾਹ ਹੈ ਇਹ ਸ਼ਬਦ ਗੁਰੂ ਹੈ ਜੀ ਹਾਂ ਸੱਚੇ ਪਾਤਸ਼ਾਹ ਦੇ ਹੁਕਮ ਚ ਆਉ ਜੀ ਕੋ ਸੱਚੇ ਪਾਤਸ਼ਾਹ ਬਹੁ ਵਜਨ ਹੈ ਇੱਥੇ ਜੇ ਔਰ ਪਾਤਸ਼ਾਹ ਪਾਤਸ਼ਾਹ ਦੀ ਪਾਤਸ਼ਾਹ ਉਹ ਪਾਤਸ਼ਾਹ ਹੁੰਦਾ ਫਿਰ ਹਾਂ ਸੱਚਾ ਪਾਤਸ਼ਾਹ ਹੋਣਾ ਸੀ ਸੱਚੇ ਪਾਤਸ਼ਾਹ ਇੱਥੇ ਸੱਚੇ ਪਾਤਸ਼ਾਹ ਇੱਥੇ ਬਹੁਵਚਨ ਆ ਗਿਆ ਹਾਂ ਜੀ ਹਾਂ ਉੱਥੇ ਸੱਚੇ ਪਾਤਸ਼ਾਹਾਂ ਦਾ ਹੁਕਮ ਉੱਥੇ ਸਾਰੇ ਪੂਰਨ ਬ੍ਰਹਮ ਹੈ ਜੀ ਹਾਂ ਸਾਰੇ ਪੂਰਨ ਬ੍ਰਹਮ ਨੇ ਹਾਂਜੀ ਕਿਆ ਕਹੀਏ ਗੁਣ ਕਥੈ ਘਨੇਰੇ ਅੰਤ ਨ ਪਾਵੈ ਵੱਡੇ ਵਡੇਰੇ ਨਾਨਕ ਸਾਚ ਮਿਲੈ ਪਤ ਰਾਖੋ ਤੂੰ ਸਿਰ ਸ਼ਾਹਾਂ ਸ਼ਾਹਾ ਹੈ ਇਹਦੇ ਬਹੁਤ ਸਾਰੇ ਗੁਣ ਕਥਨ ਕਰਦੇ ਨੇ ਲੋਕ ਅਸੀਂ ਕੀ ਕਹਿ ਸਕਦੇ ਹਾਂ ਕੀ ਰਹਿ ਗਿਆ ਸਾਡੇ ਕੋਲ ਕਹਿਣ ਨੂੰ ਕੀ ਬਚਿਆ ਕਹਿਣ ਨੂੰ ਗੁਣ ਤਾਂ ਬਹੁਤ ਕਥਨ ਕਰ ਚੁੱਕੇ ਨੇ ਬਹੁਤ ਕਥਨ ਕਰ ਦਿੱਤੇ ਗਏ ਨੇ ਕਤੇ ਤਨੇਰੇ ਅੰਤਰ ਪਾਵਨ ਵੱਡੇ ਵਡੇਰੇ ਵੱਡੇ ਵਡੇਰੇ ਵੀ ਕਸਮ ਕਰਦੇ ਆਏ ਨੇ ਸਾਰੇ ਸ਼ੁਰੂ ਤੋਂ ਹੀ ਉਹਨਾਂ ਨੇ ਵੀ ਇਹੀ ਕਿਹਾ ਅੰਤ ਨਹੀਂ ਪਾਇਆ ਜਾ ਸਕਦਾ ਤੇਰੇ ਗੁਣਾਂ ਦਾ ਜਿੰਨੇ ਮਰਜ਼ੀ ਕਸਮ ਕਰ ਲਓ ਮੁੱਕਣ ਵਾਲੇ ਨਹੀਂ ਹਨ ਨਾਨਕ ਸਾਚ ਮਿਲੇ ਪਤ ਰੱਖੋ ਤੂੰ ਸਿਰ ਸ਼ਾਹ ਪਾਤਸ਼ਾਹ ਹੈ ਨਾਨਕ ਤਾਂ ਇਹ ਗੱਲ ਕਹਿੰਦਾ ਸੱਚ ਮਿਲਾ ਸੱਚ ਮੈਨੂੰ ਸੱਚ ਮਿਲ ਜਾਣਾ ਚਾਹੀਦਾ ਸੱਚ ਮਿਲ ਗਿਆ ਪਾਤਰ ਬਣ ਜੂਗੀ ਸੱਚ ਮਿਲਿਆ ਨਾਨਕ ਕਹਿੰਦਾ ਸੱਚ ਮਿਲਿਆ ਪਾਤਰ ਆਖੋ ਮੈਨੂੰ ਸੱਚ ਦਿਓ ਤੇ ਪਾਤਰ ਮਿਲ ਜਵੇ ਸੱਚ ਦੀ ਪ੍ਰਾਪਤੀ ਕਰਾ ਦਿਓ ਮੇਰੀ ਪਤ ਬਚ ਜਵੇ ਮੈਂ ਘਰ ਵੜ ਜਾ ਘਰੋਂ ਬਾਹਰ ਸੁੱਟ ਦਿੰਦੇ ਨੇ ਜਦ ਘਰ ਜਾਂਦੇ ਆ ਤਾਂ ਬਾਹਰ ਕੱਢ ਦਿੰਦੇ ਨੇ ਤੂੰ ਸਿਰ ਸ਼ਾਹ ਪਾਤਸ਼ਾਹ ਹੈ ਉਸ ਜਿੰਨੇ ਵੀ ਸੰਸਾਰ ਦੇ ਸ਼ਾਹ ਨੇ ਸੰਸਾਰ ਦੇ ਗਿਆਨਵਾਨ ਹੋਏ ਨੇ ਸੰਸਾਰ ਦੇ ਵਿੱਚ ਬੜੇ ਬੜੇ ਗੁਰਮੁਖ ਹੋਏ ਨੇ ਗਿਆਨਵਾਨ ਹੋਏ ਨੇ ਭਗਤ ਹੋਏ ਨੇ ਉਹਨਾਂ ਸਾਰਿਆਂ ਦੇ ਸਿਰ ਤੇ ਪਾਤਸ਼ਾਹ ਨੇ ਇੱਥੇ ਪਾਤਸ਼ਾਹ ਸਿੰਗੂਲਰ ਹੈ ਇਹ ਪਾਸ਼ਾਹ ਪਾਸ਼ਾਹ ਦੇਖੋ ਸਿਰ ਸ਼ਾਹਾਂ ਇਹ ਵੀ ਬਹੁਵਚਨ ਪਾਤਸ਼ਾਹ ਹੈ ਚਾਹੇ ਪਾਸ਼ਾ ਬਣੇ ਹੋਏ ਨੇ ਚਾਹੇ ਸ਼ਾਹ ਬਣੇ ਹੋਏ ਨੇ ਤੂੰ ਸਾਰਿਆਂ ਦੇ ਸਿਰ ਤੇ ਅੱਛਾ ਪਰ ਜਿਹੜਾ ਹੁਕਮ ਸੱਚੇ ਪਾਤਸ਼ਾਹ ਹੈ ਇਹ ਤੂੰ ਦੀ ਗੱਲ ਹੋ ਰਹੀ ਹੈ ਜੀ ਨਹੀਂ ਚਾਹੇ ਸ਼ਾਹ ਨੇ ਚਾਹੇ ਪਾਤਸ਼ਾਹ ਨੇ ਸੱਚੇ ਤੂੰ ਉਹਨਾਂ ਦੇ ਸਿਰ ਤੇ ਹੈ ਸਾਰਿਆਂ ਦੇ ਹੁਕਮ ਦੇ ਅੰਡਰੇ ਨੇ ਸਾਰੇ ਅੱਛਾ ਪਰ ਜਿਹੜਾ ਉੱਪਰ ਸੀਗਾ ਆਪਾਂ ਦਰਗਹਿ ਪੈਂਦੇ ਜਾਣ ਸਵੇਲੇ ਹੁਕਮੀ ਸੱਚੇ ਪਾਤਸ਼ਾਹਾਂ ਹੈ ਸ਼ਾਹਾਂ ਪਾਤਸ਼ਾਹਾਂ ਹੈ ਤੂੰ ਸਾਰਿਆਂ ਦੇ ਪਾਤਸ਼ਾਹ ਔਰ ਸ਼ਾਹਾਂ ਦੇ ਸਿਰ ਤੇ ਹੈ ਹੁਕਮ ਦਾ ਸਾਰਿਆਂ ਦੇ ਸਿਰ ਤੇ ਹੀ ਹੈ ਨਾ ਹਾਂਜੀ ਠੀਕ ਹੈ ਜੀ ਇੱਥੇ ਮਾਰੂ ਮਹੱਲਾ ਪਹਿਲਾ ਦੇ 12ਵੇਂ ਸੋਲੇ ਤੇ ਨਾਲੇ ਅੱਜ ਤਰੀਕ ਵੀ ਹੈ ਜੀ 31 ਦਸੰਬਰ 2014 ਆਪਾਂ 12 ਸੋਲੇ ਅੱਜ ਕਰ ਲਏ ਆ ਤੇ ਅਗਲੀ ਵਾਰ ਤੋਂ ਮਾਰੂ ਮਹੱਲਾ ਪਹਿਲਾ ਦੱਖਣੀ ਦੇ ਸੋਲੇ ਸ਼ੁਰੂ ਹੋਣਗੇ 12ਵੇਂ ਸੋਲੇ ਚ ਸਿਰਫ 16 ਪਦੇ ਸੀ ਉਸ ਤੋਂ ਪਹਿਲਾਂ ਜਿਹੜੇ 5 ਸੀਗੇ 7 8 9 10 11 ਉਹਨਾਂ ਵਿੱਚ 17 17 ਬੰਦ ਸੀ ਅੱਗੇ ਹੁਣ ਆਪਾਂ ਮਾਰੂ ਮਹੱਲਾ ਦੱਖਣੀ ਉੱਥੋਂ ਸ਼ੁਰੂ ਕਰਾਂਗੇ